ਕਬੀਰ ਜਹ ਗਿਆਨ ਤਹ ਧਰਮ ਹੈ ਜਹ ਝੂਠ ਤੈ ਪਾਪ ਜਹ ਲੋਭ ਤੈ ਕਾਲ ਹੈ ਜਹ ਕਬਰ ਤੈ ਪਾਪ ਜਹ ਖਿਮਾ ਤੈ ਆ ਮਤਾਂ ਕਾਫੀ ਸੀ ਹੁਣ ਵੀ ਹੈਗੀਆਂ ਨੇ ਹਰ ਮਤ ਆਪਣੇ ਆਪ ਨੂੰ ਧਰਮ ਕਹਿੰਦੀ ਹੈ ਜਿਵੇਂ ਹਿੰਦੂ ਧਰਮ ਇਸਲਾਮ ਧਰਮ ਉਹ ਆਪਣੇ ਆਪ ਨੂੰ ਵੱਖਰਾ ਕਰਕੇ ਵੀ ਦੱਸਦੇ ਨੇ ਔਰ ਅਸੀਂ ਹੀ ਠੀਕ ਆ ਇਹ ਵੀ ਸਾਰੇ ਬੰਦੇ ਨੇ ਸਾਡਾ ਹੀ ਧਰਮ ਠੀਕ ਹੈ ਠੀਕ ਹੈ ਨਹੀਂ ਹੈ ਤਾਂ ਵੱਧ ਦੀ ਗੱਲ ਹੈ ਅਦਾਲਤ ਵਿੱਚ ਦੋ ਆਦਮੀ ਖੜੇ ਨੇ ਉਹ ਕਹਿੰਦਾ ਮੈਂ ਸੱਚਾ ਦੂਆ ਕਹਿੰਦਾ ਮੈਂ ਸੱਚਾ ਸੱਚਾ ਝੂਠਾ ਕੌਣ ਹੈ ਤਾਂ ਕਹਾਂ ਦੀ ਗੱਲ ਹੈ ਅਦਾਲਤ ਦੀ ਗੱਲ ਹੈ ਦੇਖਣਾ ਇਹ ਤਾਂ ਹੁਣ ਜਦੋਂ ਸੱਚ ਪ੍ਰਗਟ ਹੁੰਦਾ ਹੈ ਗੁਰਮਤ ਪ੍ਰਗਟ ਹੁੰਦੀ ਹੈ ਕਿੰਨਾ ਕੋਈ ਸੱਚਾ ਹੈ ਕਿੰਨਾ ਕੋਈ ਝੂਠਾ ਹੈ ਇਹ ਫੈਸਲਾ ਤਾਂ ਗੁਰਮਤ ਕਰਦੀ ਹੈ ਖੋਟੇ ਖਰੇ ਦੀ ਪਛਾਣ ਤਾਂ ਕੋਈ ਗੁਰਮੁਖ ਕਰਦਾ ਪਰ ਦਾਵਾ ਸਾਰੇ ਆਪਣੇ ਆਪ ਨੂੰ ਸੱਚਾ ਹੋਣ ਦਾ ਕਰਦੇ ਨੇ ਚਾਹੇ ਉਹ ਭਲੇਖੇ 'ਚ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਚਾਹੇ ਜਾਣ ਬੁੱਝ ਕੇ ਕਰਦੇ ਨੇ ਭਲੇਖਾ ਵੀ ਨਹੀਂ ਹੈ ਮੰਨਦੇ ਵੀ ਨੇ ਵੀ ਇਹ ਤੁਹਾਨੂੰ ਸਾਡੇ ਨਾਲ ਵਧੀਆ ਪਰ ਫੇਰ ਵੀ ਆਪਣੇ ਆਪ ਨੂੰ ਘਟੀਆ ਮੰਨਣ ਨੂੰ ਤਿਆਰ ਨਹੀਂ ਸਮਝਦੇ ਹੋਏ ਘਟੀਆ ਨਹੀਂ ਮੰਨਦੇ ਇਹੋ ਜਿਹਾ ਵਾਤਾਵਰਣ ਜਿਹੜਾ ਹੈਗਾ ਇਹ ਝਗੜੇ ਪੈਦਾ ਕਰਨ ਵਾਲਾ ਇਹ ਤੇ ਝਗੜਾ ਅਸੀਂ ਗਲਤਾਂ ਫਿਰ ਵੀ ਗਲਤੀ ਮੰਨਦੇ ਨਹੀਂ ਇਹ ਝਗੜਾ ਜਦੋਂ ਗਲਤ ਹੈ ਗਲਤੀ ਮੰਨ ਲਈ ਝਗੜਾ ਖਤਮ ਹੋ ਗਿਆ ਇਹ ਜਿਹੜਾ ਸੰਸਾਰ ਹੈ ਇੱਕ ਝਗੜਾ ਜਿੱਥੇ ਝਗੜਾ ਨਹੀਂ ਉੱਥੇ ਸੰਸਾਰ ਨਹੀਂ ਰਹਿੰਦਾ ਝਗੜੇ ਨੂੰ ਖਤਮ ਕਰਨ ਵਾਲੀ ਚੀਜ਼ ਕੀ ਹੈ ਗਿਆਨ ਸਮਝ ਆ ਜਾਂਦੀ ਹੈ ਜੇ ਝਗੜਾ ਖਤਮ ਕਰਨਾ ਚਾਹੁੰਦਾ ਹੋਵੇ ਤਾਂ ਕਰ ਲੈਂਦਾ ਹੈ ਜੇ ਨਾ ਚਾਹੁੰਦਾ ਹੋਵੇ ਫਿਰ ਸੂਣ ਖੜੀ ਲੈ ਪਹਿਲੀ ਗੱਲ ਇਹ ਠੀਕ ਹੈ ਭਗਤਾਂ ਨੇ ਸਾਰਾ ਝਗੜਾ ਖਤਮ ਆਪਣੇ ਅੰਦਰੋਂ ਕਰਕੇ ਲੋਕਾਂ ਨੂੰ ਵੀ ਦੱਸਦਾ ਵੀ ਝਗੜਾ ਖਤਮ ਐ ਹੁੰਦਾ ਹੁੰਦਾ ਪਰ ਨਹੀਂ ਬੰਦੇ ਲੋਕਾਂ ਨੇ ਨਹੀਂ ਖਤਮ ਕਰਨਾ ਸੀ ਆਪਣੀ ਆਪਣੀ ਮਤ ਨਹੀਂ ਛੱਡੀ ਝਗੜਾ ਕਾਦਾ ਝਗੜਾ ਆਪਣੀ ਮਰਜ਼ੀ ਦਾ ਜਿੱਥੇ ਆਪ ਆਪਣੀ ਬੁੱਧ ਹੈ ਸਾਰੇ ਆਪਣੀ ਬੁੱਧ ਦੀ ਪ੍ਰਧਾਨਗੀ ਮੰਨਦੇ ਨੇ ਚਾਹੁੰਦੇ ਨੇ ਮੇਰੀ ਬੁੱਧ ਠੀਕ ਹੈ ਮੇਰੀ ਸੋਚ ਠੀਕ ਹੈ ਉੱਥੇ ਝਗੜਾ ਰਹੂਗਾ ਵਿਦਵਾਨਾਂ 'ਚ ਬਿਮਾਰੀ ਸਾਰਿਆਂ ਨੂੰ ਜ਼ਿਆਦਾ ਹੋਈ ਜਿੱਡਾ ਵੱਡਾ ਵਿਦਵਾਨ ਉਨੀ ਬਿਮਾਰੀ ਜ਼ਿਆਦਾ ਇਸ ਬਿਮਾਰੀ ਦਾ ਨੋਈ ਹੀ ਹੋਵੇ ਆਪਣੀ ਅਕਲ ਨੂੰ ਬੜੀ ਮੰਨਣਾ ਹੋਵੇ ਇਹ ਤੋਂ ਜਿੰਨੀਆਂ ਮੱਤਾਂ ਬਣੀਆਂ ਹੋਈਆਂ ਨੇ ਉਹਨੇ ਹੋਬੇ ਦਾ ਰੋਗ ਵਧਾਇਆ ਹੋਇਆ ਝਗੜਾ ਮਿਟਦਾ ਕਦੈ ਮਿਟਦਾ ਤਾਂ ਹੈ ਜੇ ਮੈਂ ਗਲਤ ਆ ਤਾਂ ਮੈਂ ਗਲਤ ਰਾਹ ਛੱਡ ਕੇ ਜਦੋਂ ਮੈਨੂੰ ਠੀਕ ਰਾਹ ਦਾ ਪਤਾ ਲੱਗਿਆ ਉਹ ਠੀਕ ਰਾਹ ਅਪਣਾ ਲਵਾਂ ਕਬੀਰ ਨੂੰ ਜਦੋਂ ਪਤਾ ਲੱਗਿਆ ਬਈ ਇਹ ਮਾਲਾ ਵਾਲਾ ਰਾਹ ਗਲਤ ਹੈ ਗਲਤ ਆ ਖੈਰ ਉਹਨੂੰ ਪਤਾ ਲੱਗ ਗਿਆ ਸੀ ਪਹਿਲਾਂ ਹੀ ਕਿ ਜੋ ਉਹਨੂੰ ਮਿਲਣਾ ਚਾਹੀਦਾ ਸੀ ਪ੍ਰਾਪਤੀ ਚਾਹੀਦੀ ਸੀ ਧਰਮ ਜੋ ਉਹਨੂੰ ਪ੍ਰਾਪਤੀ ਨਹੀਂ ਹੋਈ ਸੈਟੀਸਫਾਈ ਨਹੀਂ ਹੋਇਆ ਜੋ ਉਹਨੂੰ ਕਿਹਾ ਗਿਆ ਸੀ ਮਾਲਾ ਫੜਾਉਣ ਤੋਂ ਪਹਿਲਾਂ ਇਹ ਧਰਮ ਧਾਰਨ ਕਰਨ ਤੋਂ ਪਹਿਲਾਂ ਜਿਹੜਾ ਉਹਨੂੰ ਦੱਸਿਆ ਗਿਆ ਸੀ ਕੁਝ ਵੀ ਆ ਪ੍ਰਾਪਤ ਹੋਊਗਾ ਦਰਸ਼ਨ ਹੋਊਗਾ ਨਿਰਾਕਾਰ ਦਾ ਜਾਂ ਜੋ ਵੀ ਕੁਝ ਕਿਹਾ ਗਿਆ ਸੀ ਉਹ ਹੋਇਆ ਨਹੀਂ ਇਹ ਉਹਨੂੰ ਕਿਹਾ ਗਿਆ ਸੀ ਤੇਰਾ ਮਨ ਮਰੂ ਇਹਦੇ ਨਾਲ ਮਨ ਮਰ ਜਾਂਦਾ ਮਨ ਮਰ ਜਾਂਦਾ ਭਾਵ ਮਨ ਦੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਨੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ ਪਰ ਕਬੀਰ ਦੀ ਭਟਕਣਾ ਨਹੀਂ ਮੁੱਕੀ ਕਿਉਂ ਨਹੀਂ ਮੁੱਕੀ ਮੁੱਕੀ ਤਾਂ ਨਹੀਂ ਭਟਕਣਾ ਕਿ ਮਾਲਾ ਨਾਲ ਕੋਈ ਗਿਆਨ ਨਹੀਂ ਮਿਲਦਾ ਸੀ ਗਿਆਨ ਤੋਂ ਬਿਨਾ ਭਟਕਣਾ ਨਹੀਂ ਮੁੱਕਦੀ ਸਮਝਾ ਕੇ ਮਨ ਨੂੰ ਇਹਦੀ ਭਟਕਣਾ ਮੁਕਾਈ ਜਾ ਸਕਦੀ ਹੈ ਸਮਝਾਉਣ ਵਾਸਤੇ ਗਿਆਨ ਦੀ ਲੋੜ ਹੈ ਮਾਲਾ ਦੇ ਵਿੱਚ ਸਮਝ ਵਾਲੀ ਕੋਈ ਗੱਲੇ ਨਹੀਂ ਹੁੰਦੀ ਨਾ ਸਮਾਧੀ 'ਚ ਨਾ ਮਾਲਾ 'ਚ ਇੱਥੇ ਅਕਲ ਦੀ ਡਿਵੈਲਪਮੈਂਟ ਨਹੀਂ ਹੈ ਅਕਲ ਦੀ ਡਿਵੈਲਪਮੈਂਟ ਹੁੰਦੀ ਹੈ ਉਪਦੇਸ਼ ਨਾਲ ਜਿਹੜੇ ਗ੍ਰੰਥ ਪੜਾਏ ਜਾਂਦੇ ਨੇ ਕਾਸ਼ੀ ਵਿੱਚ ਉਹਨਾਂ ਦੇ ਵਿੱਚ ਮਨ ਨੂੰ ਸਮਝਾਉਣ ਵਾਲਾ ਕੋਈ ਉਪਦੇਸ਼ ਨਹੀਂ ਸਗੋਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਦੂਜਿਆਂ ਨੂੰ ਆਪਣੇ ਅਧੀਨ ਕਰਨ ਵਾਸਤੇ ਬੜਾ ਗੁਰੂ ਬਣਨ ਵਾਸਤੇ ਉਪਦੇਸ਼ ਨੇ ਚੇਲੇ ਬਣਾਉਣ ਵਾਸਤੇ ਕਬੀਰ ਨੇ ਨਹੀਂ ਚੇਲਾ ਬਣਾਇਆ ਕੋਈ ਜਿਨ੍ਹਾਂ ਨੇ ਚੇਲੇ ਬਣਾਏ ਨੇ ਉਹਨਾਂ ਨੂੰ ਤਾਂ ਸਗੋਂ ਕਬੀਰ ਕਹਿੰਦਾ ਕਬੀਰ ਚੇਲੇ ਬਹੁ ਕੀਏ ਕੇਸੋ ਕੀਓ ਉਹਨਾਂ ਮੀਤ ਚਾਲੇ ਤੇ ਹਰ ਬਿਲੜ ਕੋ ਵਿਚੇ ਅਟ ਗਿਆ ਚੀਤ ਉਹਨਾਂ ਨੂੰ ਸਗੋਂ ਕਬੀਰ ਕਹਿ ਰਿਹਾ ਵੀ ਇਹਨਾਂ ਨੇ ਚੇਲੇ ਤਾਂ ਬਹੁਤ ਬਣਾ ਲਏ ਪਰ ਇਹ ਤਾਂ ਹਰ ਨੂੰ ਮਿਲਣ ਚੱਲੇ ਤੇ ਹਰ ਨੂੰ ਮਿਲਣਾ ਛੱਡ ਦਿੱਤਾ ਇਹਨਾਂ ਨੇ ਤਿਆਗਤਾ ਕਬੀਰ ਆਪਣਾ ਸਬਰ ਪੂਰਾ ਕਰ ਲਿਆ ਪਹਿਲਾਂ ਹਰ ਨੂੰ ਮਿਲਣਾ ਹੈ ਹਰ ਤੱਕ ਪਹੁੰਚਣਾ ਉਹਦੇ ਬਾਅਦ ਗੱਲ ਕਰੂੰ ਤੋ ਪਹੁੰਚ ਰਿਹਾ ਨਹੀਂ ਪਹੁੰਚਦਾ ਕਿਵੇਂ ਬਾੜਾ ਨਾਲ ਥੋੜੀ ਪਹੁੰਚਿਆ ਜਾਂਦਾ ਸਿੱਧਾ ਨਾਲ ਇਹ ਗੋਸ਼ਟੀ ਹੁੰਦੀ ਆ ਕਬੀਰ ਦੀ ਗੁਰੂ ਨਾਨਕ ਦੀ ਸੌਰੀ ਤਾਂ ਸਿੱਧਾ ਨੇ ਪੁੱਛਿਆ ਵੇਦ ਪੁਰਖਾ ਜਨਮ ਬਿਠਾਇਆ ਪੁਰਖਾ ਲਫ਼ਜ਼ ਵਰਤਿਆ ਹੈ ਨਾਨਕ ਵਾਸਤੇ ਉਦੋਂ ਕਰ ਉਹ ਤਾਂ ਉਮਰ 'ਚ ਵੀ ਬੜੇ ਸੀ ਸਿੱਧ ਪੁਰਖਾ ਬੜਾ ਇੱਜ਼ਤ ਦਾ ਲਫ਼ਜ਼ ਹੁੰਦਾ ਮਹਾਪੁਰਖ ਨਹੀਂ ਕਹਿੰਦੇ ਮਹਾਪੁਰਖ ਤੋਂ ਜਸਟ ਥੱਲੇ ਦੀ ਡਿਗਰੀ ਪੁਰਖ ਹੁੰਦਾ ਨਿਰੰਕਾਰ ਦੇ ਕਹਿੰਦੇ ਨੇ ਪਰਮੇਸ਼ਰ ਤੋਂ ਜਿਹੜਾ ਵੱਡੇ ਤੇ ਵੱਡਾ ਹੈ ਸੰਸਾਰ 'ਚ ਮਹਾਪੁਰਖ ਹੈ ਲਬਸ ਇਹ ਬਾਣੀ ਮਹਾਪੁਰਖ ਦੀ ਜਿਹਨੇ ਗੱਲ ਭੇਜੀ ਹੈ ਤੁਰਕੀ ਬਾਣੀ ਉਹ ਮਹਾਪੁਰਖ ਜਿਹਨੇ ਗਾਹ ਉਹਦਾ ਉਲੱਥਾ ਕਰਕੇ ਸਾਨੂੰ ਗੁਰਬਾਣੀ ਬਣਾ ਕੇ ਦਿੱਤੀ ਹੈ ਉਹ ਪੁਰਖ ਪੁਰਖ ਦੀ ਪਦਵੀ ਛੋਟੀ ਨਹੀਂ ਹੈ ਬਹੁਤ ਵੱਡੀ ਹੈ ਸੰਸਾਰ 'ਚ ਪੁਰਖ ਤੋਂ ਵੱਡੀ ਕੋਈ ਪਦਵੀ ਨਹੀਂ ਹੈ ਸੰਸਾਰ ਦੇ ਵਿੱਚ ਪੁਰਖ ਤੋਂ ਵੱਡੀ ਪਦਵੀ ਨਹੀਂ ਹੈ ਸ੍ਰੇਸ਼ਟ ਬੰਦੇ ਨੂੰ ਪੁਰਖ ਕਹਿੰਦੇ ਨੇ ਜਿਹੜਾ ਦੂਜੇ ਦੀ ਬੁੱਧੀ ਨੂੰ ਪੂਰਾ ਕਰੇ ਡਿਵੈਲਪ ਕਰੇ ਜਿਹਨੂੰ ਲੋਕ ਗੁਰੂ ਕਹਿੰਦੇ ਨੇ ਗੁਰੂ ਤਾਂ ਪਰਮੇਸ਼ਰ ਹੈ ਇਹ ਪੁਰਖ ਗੁਰੂ ਦਾ ਮੈਸੇਜ ਲੋਕਾਂ ਨੂੰ ਦੱਸ ਰਿਹਾ ਜੋ ਸੁਣਨੇ ਹੈ ਉਹ ਸਪਲਾਈ ਕਰ ਰਿਹਾ ਹੈ ਪਾਈਪਲਾਈਨ ਹੈ ਪਾਈਪਲਾਈਨ ਹੈ ਪਿੱਛੋਂ ਪਾਣੀ ਆਉਂਦਾ ਗੱਲ ਦੇ ਦਿੰਦੇ ਦਰਿਆ ਦੇ ਪਿੱਛੋਂ ਪਾਣੀ ਆਉਂਦਾ ਦੇ ਦਿੰਦੇ ਦਰਿਆ ਦੇ ਵਿੱਚ ਕੁਝ ਨਹੀਂ ਹੁੰਦਾ ਜੇ ਪਾਣੀ ਆ ਜਾਏ ਤਾਂ ਦੇ ਦਿੰਦਾ ਨਹੀਂ ਆਇਆ ਤਾਂ ਖਾਲੀ ਹੈ ਕੇਵਲ ਪੁਰਖਾ ਜਨਮ ਬਟਾਇਆ ਤੇ ਜਨਮ ਕਿਵੇਂ ਬਟਾ ਲਿਆ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਨਾਲ ਤੇਰਾ ਕੋਈ ਲਿੰਕ ਨਹੀਂ ਹੈ ਤੂੰ ਮੈਂ ਜੋ ਦਾਸੀ ਕਿਵੇਂ ਹੋ ਗਿਆ ਉਦਾਸੀ ਹੋਣ ਦਾ ਤਾਂ ਭਰਮ ਅਸੀਂ ਪਾਲੀ ਫਿਰਦੇ ਹਾਂ ਪਰ ਅਜੋ ਤੱਕ ਅਸੀਂ ਜੰਗਲਾਂ ਵਿੱਚ ਰਹਿੰਦੇ ਹੋਏ ਵੀ ਉਦਾਸੀ ਅਸੀਂ ਉਹ ਅਵਸਥਾ ਪ੍ਰਾਪਤ ਨਹੀਂ ਕਰ ਸਕੇ ਜਿਹੜੀ ਤਾਂ ਕ੍ਰਿਸਤ ਚ ਰਹਿ ਕੇ ਕਰ ਲਈ ਕ੍ਰਿਸਤੀ ਹੋ ਕੇ ਥੋੜੀ ਉਮਰ ਚ ਅਵਸਥਾ ਪ੍ਰਾਪਤ ਕਰ ਲਈ ਅਸੀਂ ਹੁਣ ਤੇ ਨਹੀਂ ਕਰ ਸਕੇ ਤੂੰ ਹਰ ਦਰਗਾਹ ਦੀਆਂ ਬਾਤਾਂ ਜਿਹੜੀਆਂ ਸੁਣਾਉਣਾ ਅਸੀਂ ਲੋਕਾਂ ਨੂੰ ਸਮਝਦੇ ਆ ਵੀ ਅਸੀਂ ਉਹ ਅਵਸਥਾ ਚਲੇ ਜਾਂਦੇ ਹਾਂ ਸਮਾਧੀ ਵਿੱਚ ਤੇ ਨਾ ਲੋਕਾਂ ਜੇ ਉਹ ਗੱਲਾਂ ਬਹੁਤ ਕਰਦੇ ਆ ਸਾਨੂੰ ਤਾਂ ਕੱਖ ਵੀ ਨਹੀਂ ਪਤਾ ਜਿਹੜੀ ਤੂੰ ਗੱਲ ਕਰਦਾ ਵਾਕਈ ਹਰ ਦਰਗਾਹ ਕੀਆਂ ਬਾਤਾਂ ਤੂੰ ਸੁਣਾਉਣਾ ਅਸੀਂ ਲੋਕਾਂ ਨੂੰ ਬੇਵਕੂਫ ਤਾਂ ਬਣਾਉਨੇ ਆ ਪਰ ਹਰ ਦਰਗਾਹ ਕੀਆਂ ਬਾਤਾਂ ਸਾਡੇ ਕੋਲ ਨਹੀਂ ਇਹ ਐਡਮਿਟ ਕਰ ਲਿਆ ਉਹਨਾਂ ਨੇ ਆਪੇ ਕਰ ਲਿਆ ਇੱਕ ਤਾਂ ਹਿਮਾਲਿਆ ਦੇ ਸਿਖਰ ਖੜਾ ਇੱਕ ਲੋਕਾਂ ਨੂੰ ਕਹਿ ਰਿਹਾ ਮੈਂ ਸਿਖਰ ਖੜਾ ਹੁਣ ਸਿਖਰ ਖੜੇ ਨੂੰ ਕਿਵੇਂ ਕਹਿੰਦੇ ਮੈਂ ਖੜਾ ਉਹ ਤਾਂ ਸਾਰਾ ਪੜਦਾ ਚੱਕ ਦੂ ਉਹਨਾਂ ਦਾ ਇੱਥੇ ਦੱਸੋ ਫਿਰ ਕੀ ਹੈ ਕੇਵਦ ਪੁਰਖਾ ਜਨ ਨੂੰ ਮਟਾਇਆ ਕਾਇ ਕੋ ਤਾਂ ਇਹ ਮਨ ਲਾਇਆ ਤੈਂ ਤੇਰਾ ਇਹ ਮਨ ਸੀ ਜਿਹੜਾ ਕਦੇ ਨਾ ਜੋੜ ਲਿਆ ਤੈਂ ਸਾਡਾ ਤਾਂ ਜੁੜਦਾ ਹੀ ਨਹੀਂ ਹੈ ਤਾਂ ਬੜੀ ਕੋਸ਼ਿਸ਼ ਕਰਦੇ ਆ ਸਮਾਧੀ ਵਿੱਚ ਜੋੜਨ ਦੀ ਤਬ ਨਹੀਂ ਜੁੜਦਾ ਜੋੜੀ ਜਾਂਦੇ ਆ ਟੁੱਟੀ ਜਾਂਦਾ ਟੁੱਟੀ ਜਾਂਦਾ ਜੋੜੀ ਜਾਂਦੇ ਆ ਸਾਰਾ ਇਹ ਲੱਗੇ ਰਹਿੰਦੇ ਅਸੀਂ ਤਾਂ ਇੱਕ ਪਾਸੇ ਉਹ ਤੋੜਦੇ ਆ ਜੋੜਦੇ ਆ ਦੂਏ ਪਾਸੇ ਟੁੱਟ ਜਾਂਦਾ ਦੂਏ ਪਾਸੇ ਜੋੜਦੇ ਦੂਏ ਪਾਸੇ ਟੁੱਟ ਜਾਂਦਾ ਜੁੜਦਾ ਹੀ ਨਹੀਂ ਮਨ ਲੱਗੇ ਰਹਿੰਦੇ ਜੋੜਨ ਦੇ ਵਿੱਚ ਜੁੜਦਾ ਹੈ ਨਹੀਂ ਉੱਠ ਖੜਦੇ ਹੋ ਅਸੀਂ ਤੈਂ ਕਿ ਕਿੱਥੇ ਲਾਇਆ ਹੈ ਮਨ ਤੂੰ ਬਿਨਾਂ ਸਮਾਧੀ ਤੇ ਤੇਰੀ ਸਮਾਧੀ ਲੱਗੀ ਹੋਈ ਰਹਿੰਦੀ ਹੈ ਸਹਿ ਸਮਾਦ 24 ਘੰਟੇ ਦੀ ਹੁੰਦੀ ਹੈ ਸਹਿਜ ਸਮਾਦ ਸਦਾ ਸਮਾਦ ਹੁੰਦੀ ਹੈ ਸਦਾ ਹੀ ਸਮਾਦ ਅਨਹਦ ਸੁਨ ਕਹਾਂ ਤੇ ਹੋਈ ਸੁਨੋ ਸੁਨ ਕਹੈ ਸਭ ਕੋਈ ਆਨੰਦ ਸੁਨ ਲਗਾਤਾਰ ਸੁਨ ਰਹੇ ਮਨ ਮਨ ਇੱਛਾ ਮਨ ਦੇ ਵਿੱਚ ਰਹੀ ਨਾ ਪੈਦਾ ਹੋਵੇ ਨਾ ਇਹ ਆਨੰਦ ਸੁਨ ਤੂੰ ਆਨੰਦ ਸੁਨ ਦੀ ਜਿਹੜੀ ਅਵਸਥਾ ਕਿੱਥੋਂ ਪ੍ਰਾਪਤ ਕਰ ਲਈ ਕਾਹੇ ਕੋ ਤੈ ਇਹ ਮਨ ਲਾਇਆ ਆਸਾ ਮਨਸਾ ਮਨ ਦੀ ਇੱਛਾ ਔਰ ਆਸਾ ਆਸਾ ਤਾਂ ਜੋ ਇੱਛਾ ਬਣਨੀ ਹੈ ਇੱਕ ਇੱਛਾ ਸਾਡੇ ਅੰਦਰ ਪੈਦਾ ਹੋ ਰਹੀ ਹੈ ਜੋ ਇੱਕ ਇੱਛਾ ਪੈਦਾ ਹੋਣੀ ਹੈ ਆਸਾ ਮਰਸਾ ਕੇ ਵਿਦ ਖਾਈ ਕਿਵੇਂ ਖਾ ਗਿਆ ਤੂੰ ਸਾਰੀਆਂ ਨੂੰ ਆਸਾ ਮਨਸਾ ਨੂੰ ਤੇ ਤੂੰ ਸਾਰੀਆਂ ਖਾਏ ਗਿਆ ਤੇ ਤਾਂ ਮੁਕਾਏ ਦਿੱਤੀਆਂ ਕੇ ਵਿਦ ਜੋਤ ਨਿਰੰਤਰ ਪਾਈ ਇਹ ਜਿਹੜੀ ਤੈਨੂੰ ਨਿਰੰਤਰ ਜੋਤ ਤੈਨੂੰ ਆ ਰਹੀ ਹੈ ਇਹ ਜਿਹੜਾ ਗਿਆਨ ਨਿਰੰਤਰ ਜਿਹੜੇ ਗਿਆਨ ਨਾਲ ਜੁੜਿਆ ਹੋਇਆ ਹੈ ਇਹ ਕਿਹੜੀ ਵਿਧੀ ਨਾਲ ਤਾਂ ਪ੍ਰਾਪਤ ਕੀਤੀ ਹੈ ਇਹ ਜਹ ਗਿਆਨ ਤਹ ਧਰਮ ਹੈ ਕਿਉਂਕਿ ਨਾਨਕ ਦਾ ਗਿਆਨ ਸੱਚਾ ਸੀ ਨਾਨਕ ਦਾ ਧਰਮ ਸੱਚ ਧਰਮ ਸੀ ਸੱਚ ਧਰਮ ਸੀ ਸੱਚ ਧਰਮ ਵਿੱਚ ਗਿਆਨ ਹੁੰਦਾ ਹੈ ਗਿਆਨ ਸੱਚ ਦਾ ਗਿਆਨ ਨਾਨਕ ਸੰਤ ਮਿਲਿਆ ਸੱਚ ਪਾਈਐ ਗਿਆਨ ਸੀ ਉਹ ਗਿਆਨ ਕੀ ਸੀ ਆਤਮ ਗਿਆਨ ਨਿਰਾਕਾਰ ਦਾ ਗਿਆਨ ਪ੍ਰਾਤਮ ਗਿਆਨ ਬਸ ਸਾਰਿਆਂ 'ਚ ਆਤਮ ਬ੍ਰਤਮੇ ਹੈ ਤਿੰਨਾਂ ਲੋਕਾਂ ਦਾ ਗਿਆਨ ਇਹੀ ਹੈ ਤਿੰਨਾਂ ਲੋਕਾਂ 'ਚ ਹੀ ਘੁੰਮਦਾ ਜੀਵ ਹੈ ਬਾਕੀ ਤਾਂ ਮਾਇਆ ਹੀ ਹੈ ਜੈ ਗਿਆਨ ਤਹਿ ਧਰਮ ਹੈ ਇਹ ਗੱਲ ਕਿੱਥੇ ਕਹੀ ਕਬੀਰ ਨੇ ਕਹੀ ਬਾਲਾ ਵਾਲਾ ਧਰਮ ਧਰਮ ਨਹੀਂ ਧੋਖਾ ਮਤ ਖਾ ਜਿਓ ਸਮਾਧੀ ਵਾਲਾ ਧਰਮ ਧਰਮ ਨਹੀਂ ਹੈ ਧੋਖਾ ਨਾ ਖਾ ਜਿਓ ਹੋਰ ਕੋਈ ਦੁਨੀਆ ਦਾ ਧਰਮ ਧਰਮ ਨਹੀਂ ਜਿੱਥੇ ਆਤਮ ਗਿਆਨ ਨਹੀਂ ਉਹ ਧਰਮ ਨਹੀਂ ਹੈ ਜਿੱਥੋਂ ਗਿਆਨ ਪ੍ਰਾਪਤ ਹੁੰਦਾ ਉੱਥੇ ਧਰਮ ਹੁੰਦਾ ਬਾਕੀ ਤੋਂ ਧਰਮ ਨਹੀਂ ਹੁੰਦਾ ਜਿੱਥੇ ਤੁਹਾਨੂੰ ਕਿਹਾ ਜਾਵੇ ਤੋਂ ਆ ਮਿਲੂ ਉਹ ਮਿਲੂ ਪੂਰੀਆਂ ਇੱਛਾ ਇੱਛਾਵਾਂ ਧਰਮ ਨਹੀਂ ਹੁੰਦਾ ਫਰਾਡ ਹੁੰਦਾ ਧਰਮ ਦੇ ਨਾਂ ਤੇ ਧਰਮ ਦੇ ਨਾਂ ਤੇ ਫਰਾਡ ਜ਼ਿਆਦਾ ਧਰਮ ਦਾ ਤਾਂ ਕਾਲ ਪਿਆ ਹੋਇਆ ਹੈ ਸੱਚ ਕਾਲ ਕੂੜ ਵਰਤਿਆ ਉਦੋਂ ਵੀ ਸੱਚ ਦਾ ਕਾਲ ਸੀ ਸੱਚ ਦਾ ਕਾਲ ਨਹੀਂ ਸੀ ਉਦੋਂ ਨਾਨਕ ਕੋਲ ਦਾ ਸੱਚ ਦਾ ਦਰਿਆ ਵਗਦਾ ਸੀ ਨਾਨਕ ਤੋਂ ਸਵਾ ਕਾਲ ਸੀ ਸਾਰੇ ਪਿਆ ਹੋਇਆ ਦੁਨੀਆ ਨੂੰ ਸੱਚ ਨਹੀਂ ਸੀ ਕਿਤੋਂ ਮਿਲਦਾ ਕਿਸੇ ਗਡਾਊਨ ਦੇ ਵਿੱਚ ਅਨਾਜ ਪਿਆ ਬੇਅੰਤ ਪਿਆ ਪਰ ਦੁਨੀਆ ਨੂੰ ਨਹੀਂ ਮਿਲ ਰਿਹਾ ਉਹ ਗਡਾਊਨ 'ਚ ਪਏ ਨੂੰ ਕੀ ਕਰੇ ਕੋਈ ਸੰਸਾਰ 'ਚ ਕਾਲ ਪਿਆ ਸੀ ਸੱਚ ਦਾ ਤੇ ਉਹ ਗਡਾਉਣ ਦਾ ਛਿੱਟਾ ਦਿੰਦਾ ਫਿਰਦਾ ਸੀ ਨਾਨਕ ਉਹ ਜਿਹੜਾ ਸੀ ਨਾ ਕਾਲ ਉਹ ਸੱਚ ਦਾ ਕਾਲ ਦੂਰ ਕਰਨ ਨਿਕਲਿਆ ਸੀ ਲੋਕਾਂ ਨੂੰ ਜਿੱਥੇ ਜਿੱਥੇ ਪਏ ਨੇ ਉੱਥੇ ਉੱਥੇ ਦਈਏ ਖਾਣ ਨੂੰ ਸੱਚ ਖਾਣ ਸੱਚ ਬਹਿਣ ਸੱਚ ਬਹਿਣ ਨਾਨਕ ਨੂੰ ਚਾਹ ਨਹੀਂ ਸੀ ਜਾਣਦਾ ਜੇ ਕਾਲ ਪਿਆ ਹੋਵੇ ਜਿਹੜਾ ਦਿਆਲੂ ਹੈ ਉਹਨੂੰ ਪਰਮੇਸ਼ਰ ਦਾ ਹੁਕਮ ਹੋਇਆ ਵੀ ਜਾ ਜਾ ਕੇ ਇਹਨਾਂ ਦਾ ਇਹਨਾਂ ਦੀ ਪਰੇਸ਼ਾਨੀ ਦੂਰ ਕਰ ਲੋਕਾਂ ਦੀ ਜਿਹੜੇ ਜਿਹੜੇ ਭੁੱਖੇ ਨੇ ਉਹਨਾਂ ਦੀ ਪਿਆਸੇ ਨੇ ਉਹਨਾਂ ਦੀ ਪਿਆਸ ਬੁਝਾ ਜਾ ਕੇ ਜਾ ਕੇ ਦੱਸਿਆ ਉਹਨਾਂ ਉਹਨਾਂ ਕੋਲੇ ਗਏ ਨੇ ਜਿਹੜੇ ਜਿੱਥੇ ਭੁੱਖਰ ਪਿਆਸ ਸੀ ਆਮ ਪਬਲਿਕ ਕੋਲ ਨਹੀਂ ਗਏ ਭੁੱਖਰ ਪਿਆਸ ਕੋਲੇ ਜਾਣਾ ਹੁੰਦਾ ਜਿੱਥੇ ਪਿਆਸ ਸੀ ਇਹ ਨਾਮ ਦੀ ਭੁੱਖ ਸੀ ਉੱਥੇ ਉੱਥੇ ਗਏ ਉਹਨਾਂ ਨੂੰ ਦੇਤਾ ਉਹ ਥੋੜੇ ਹੀ ਸੀ ਹੈਰ ਵੇਲੇ ਵੇਲੇ ਵੇਲੇ ਸੀਗੇ ਜੇ ਬਾਕੀ ਧਰਮ ਤਾਂ ਸਾਰੀ ਦੁਨੀਆ 'ਚ ਫੈਲਿਆ ਪਿਆ ਸੀ ਇਸਲਾਮ ਕਿਤੇ ਥਾ ਨਹੀਂ ਪਰ ਇਸਲਾਮ ਦੇ ਵਿੱਚ ਵੀ ਲੋਕ ਪਿਆਸੇ ਭੁੱਖੇ ਸੀ ਇਸਲਾਮ ਵਾਲੇ ਵੀ ਭੁੱਖੇ ਪਿਆਸੇ ਸੀ ਗੁੱਡੜ ਸ਼ਾਹ ਕੌਣ ਸੀ ਗੁੱਡੜ ਸ਼ਾਹ ਕੌਣ ਸੀ ਉਹ ਪਿਆਸ ਇਸਲਾਮ ਤੋਂ ਨਹੀਂ ਬੁਝੀ ਉਹਦੀ ਜਿਹੜੀ ਨਾਨਕ ਨੇ ਬੁਝਾਈ ਹੈ ਭਾਈ ਲਾਲੋ ਕੌਣ ਸੀ ਉਹ ਪਿਆਸ ਹਿੰਦੂ ਮਾਤਾ ਨੇ ਨਹੀਂ ਬੁਝਾਈ ਜਿਹੜੀ ਉਹਨੂੰ ਸੀਗੀ ਨਾਨਕ ਕੋਲ ਸੀ ਉਹ ਤਾਂ ਉਹ ਰਾਮੋਦਕ ਤਾਂ ਨਾਨਕ ਕੋਲ ਸੀ ਉਹ ਉਹਨੇ ਬਜਾਈ ਪੈ ਜਾ ਉਹ ਗਿਆਨ ਜਿਹੜਾ ਉਹਨੂੰ ਚਾਹੀਦਾ ਸੀ ਜਿਹਦੇ ਨਾਲ ਉਹਦਾ ਮਨ ਖੜਨਾ ਸੀ ਗਿਆਨ ਕਾ ਬੱਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਵੇ ਲੋਕ ਜੋਤਾਂ ਹੋਦੇ ਸੀ ਜੇ ਉਹ ਕਹਿੰਦੇ ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ 12 ਸੂਰਜਾਂ ਦੀ ਗੱਲ ਕਰਦੇ ਨੇ ਕਈ ਜਗ੍ਹਾ ਟਿਕਿਆ 12 ਸੂਰਜ ਉਹ ਕਹਿੰਦੇ ਅੱਜ ਸੂਰਜ ਚੜੇ ਹਜ਼ਾਰ ਬਾਹਲੇ ਚੱਲਣ ਦਾ ਕੀ ਮਤਲਬ ਬਾਹਰਲਾ ਚੱਲਣਾ ਅੱਖ ਨਾਲ ਦੇਖਣ ਵਾਲਾ ਉਹ ਤਾਂ ਅੱਖ ਨਾਲ ਦੇਖਣ ਵਾਲਾ ਹੈ ਹੀ ਨਹੀਂ ਅੰਦਰ ਚਾਨਣ ਲਗਾ ਦੇ ਰਹੋ ਇੱਥੇ ਚਾਨਣ ਹੁੰਦੇ ਆ ਬਾਹਰ ਗੁਰਬਨ ਘੋਰ ਅੰਦਰ ਚਾਨਣੇ ਰਹਿ ਬਾਹਰ ਦੇਸੇ ਚਾਨਣ ਦਿਲਾਂ ਦੇ ਹਰੀ ਰਾਤ ਉਹ ਦਿਲ ਦੇ ਵਿੱਚ ਜਿਹੜਾ ਅਧਿਆਰੀ ਰਾਤ ਹੈ ਉੱਥੇ ਚਾਨਣ ਕੀ ਕਰੂ ਉੱਥੇ ਕਰੂਗਾ ਗਿਆਨ ਉੱਥੇ ਕਰੂਗਾ ਚਾਨਣ ਨਾਮ ਜਿਹੜਾ ਉੱਥੇ ਚਾਨਣ ਕਰਦਾ ਉਹ ਧਰਮ ਹੈ ਜਿੱਥੇ ਚੰਦ ਸੂਰਜ ਚਾਨਣ ਨਹੀਂ ਕਰਦਾ ਹੋਰ ਉੱਥੇ ਕੁਝ ਨਹੀਂ ਚਾਨਣ ਕਰ ਸਕਦਾ ਕਿਆ ਇਉਂ ਕਹ ਲੋ ਭਰਮ ਦਾ ਨਾਸ ਕੌਣ ਕਰੇ ਭਰਮ ਨੇਰਾ ਭਰਮ ਦਾ ਨਾਸ ਕੌਣ ਕਰੇ ਗਿਆਨ ਦਾ ਸੂਰਜ ਚੜੇ ਗਿਆਨ ਸਾਰੇ ਧਰਮਾਂ 'ਚ ਹੁੰਦਾ ਹੈ ਲਾਈਟਾਂ ਅਸੀਂ ਬੜੇ ਇੰਤਜ਼ਾਮ ਕੀਤੇ ਹੋਏ ਨੇ ਸੰਸਾਰ ਦੇ ਵਿੱਚ ਛੋਟੀਆਂ ਵੱਡੀਆਂ ਲਾਈਟਾਂ ਨੇ ਸਟੋਰ ਲਾਈਟਾਂ ਨੇ ਪਰ ਜਦੋਂ ਸੂਰਜ ਚੜਦਾ ਸਾਰੀਆਂ ਬੁਝਾ ਦਿੰਦੇ ਸੂਰਜ ਇੱਕ ਚੜਦਾ ਲਾਈਟਾਂ ਸਾਰੀਆਂ ਬੁਝਾ ਦਿੰਦੇ ਲੋੜ ਨਹੀਂ ਰਹਿੰਦੀ ਲਾਈਟ ਦੀ ਉੱਥੇ ਲੋੜ ਰਹਿੰਦੀ ਜਿੱਥੇ ਅਸੀਂ ਆਪ ਹਨੇਰਾ ਕੀਤਾ ਹੋਵੇ ਇਹ ਜਿਹਾ ਕਮਰਾ ਬਣਾ ਲਿਆ ਹੋਵੇ ਜਿੱਥੇ ਰੋਸ਼ਨੀ ਨਹੀਂ ਜਾਂਦੀ ਉਹ ਨਾ ਹੋਵੇ ਉੱਥੇ ਆਰਟੀਫੀਸ਼ੀਅਲ ਲਾਈਟ ਦੀ ਲੋੜ ਪੈਂਦੀ ਹੈ ਉਹ ਤਾਂ ਹਨੇਰਾ ਸੀ ਆਪ ਕੀਤਾ ਗੁਰਬਾਣੀ ਦਾ ਚਾਨਣ ਉੱਥੇ ਨਹੀਂ ਹੁੰਦਾ ਜਿੱਥੇ ਉਹਨੇ ਆਪ ਹਨੇਰਾ ਕੀਤਾ ਹੈ ਆਪ ਚਾਹੇ ਨਹੀਂ ਚਾਨਣ ਲੈਣਾ ਹੋਵੇ ਸੂਰਜ ਤੋਂ ਤੇ ਉੱਥੇ ਤਾਂ ਹਨੇਰਾ ਰਹਿਣਾ ਹੀ ਹੈ ਕੋਈ ਧਰਮ ਉਸ ਧਰਮ ਨੂੰ ਧਰਮ ਮੰਨਿਆ ਨਹੀਂ ਜਾ ਸਕਦਾ ਗੁਰਬਾਣੀ ਨਹੀਂ ਮੰਨਦੀ ਕਬੀਰ ਨਹੀਂ ਮੰਨਦਾ ਜਿਹੜਾ ਜਿਹਦੇ ਵਿੱਚ ਤਤ ਗਿਆਨ ਅੰਮ੍ਰਿਤ ਗਿਆਨ ਨਾ ਹੋਵੇ ਗਿਆਨ ਅੰਮ੍ਰਿਤ ਨਾ ਹੋਵੇ ਇੱਥੇ ਮਹਾਭਾਰਤ ਦੀ ਕਥਾ ਕਰਕੇ ਗਿਆਨ ਅੰਮ੍ਰਿਤ ਦਿੰਦੇ ਨੇ ਕਿਹੜਾ ਅੰਮ੍ਰਿਤ ਉਹਦੇ ਵਿੱਚ ਅੰਮ੍ਰਿਤ ਹੁੰਦਾ ਕੀ ਹੈ ਜਿਹੜਾ ਗਿਆਨ ਮਰਦਾ ਨਹੀਂ ਆਦਮੀ ਦੀ ਜਦੋਂ ਸਰੀਰ ਚਲਿਆ ਜਾਂਦਾ ਹੈ ਉਹਦੇ ਨਾਲ ਗਿਆਨ ਮਰ ਜਾਂਦਾ ਸਾਰਾ ਹੀ ਸੰਸਾਰੀ ਗਿਆਨ ਮਰ ਜਾਂਦਾ ਖਤਮ ਹੋ ਜਾਂਦਾ ਨਿਰਾਕਾਰੀ ਗਿਆਨ ਦਾ ਜਿਹੜਾ ਪ੍ਰਭਾਵ ਪਿਆ ਹੁੰਦਾ ਅਕਲ ਤੇ ਉਹ ਬਚ ਜਾਂਦਾ ਨਿਰਾਕਾਰੀ ਗਿਆਨ ਕੀ ਕਰਦਾ ਨਿਰਾਕਾਰੀ ਗਿਆਨ ਬੁੱਧੀ ਨੂੰ ਮਨ ਨੂੰ ਮਨ ਦੀ ਮਲੀਨਤਾ ਦੂਰ ਕਰਦਾ ਸਿਰਫ ਹੋਰ ਕੁਝ ਨਹੀਂ ਕਰਦਾ ਯਾਦ ਰੱਖਣ ਵਾਲੀ ਚੀਜ਼ ਨਹੀਂ ਹੈ ਇਹ ਯਾਦ ਰੱਖਣ ਵਾਲੀ ਚੀਜ਼ ਨਹੀਂ ਹੈ ਸਾਬਣ ਲਾਈਦਾ ਕਪੜਾ ਧੋਤਾ ਜਾਂਦਾ ਹੈ ਸਾਬਣ ਨਿਕਲ ਜਾਂਦਾ ਸਾਬਣ ਕਪੜੇ ਤੇ ਪਿਆ ਦੇਖੇ ਸਾਬਣ ਲੱਗੇ ਦਾ ਸਬੂਤ ਹੈ ਕਪੜੇ ਤੇ ਮੈਨ ਲਈ ਨਾਮ ਮਨ ਦੇ ਨਾਲ ਜੁੜਿਆ ਹੋਇਆ ਨਹੀਂ ਰਹਿੰਦਾ ਹੁੰਦਾ ਬੂਤ ਪਲੀਤੀ ਕਪੜਾ ਹੋਏ ਦੇ ਸਾਬਣ ਲਈਓ ਤੋਏ ਪਰ ਇਹ ਮਤ ਪਾਪਾਂ ਕੇ ਸੰਗੋ ਤੋਪੇ ਨਾਵੇਂ ਕੇ ਰੰਗ ਸਾਬਣ ਕਿਤੇ ਕੱਪੜੇ ਨਾਲ ਜੁੜਿਆ ਹੋਇਆ ਹੁੰਦਾ ਸਾਬਣ ਵੀ ਗਿਆ ਨਾਲ ਮੈਲ ਵੀ ਗਈ ਸਬੂਤ ਇਹ ਹੈ ਵੀ ਕੱਪੜਾ ਚਿੱਟਾ ਹੈ ਕੱਪੜਾ ਬਚ ਗਿਆ ਸਾਬਣ ਖਤਮ ਉਹਦਾ ਪ੍ਰਭਾਵ ਰਹਿਣਾ ਨਾਮ ਦਾ ਪ੍ਰਭਾਵ ਇਹ ਨਾਮ ਪ੍ਰਭਾਵ ਪਾਉਂਦਾ ਹੈ ਜਿਹੜਾ ਦੂਆ ਗਿਆਨ ਹੈ ਖੋਪੜੀ ਚ ਕਲੈਕਟ ਕੀਤਾ ਹੁੰਦਾ ਭੁੱਲ ਵੀ ਜਾਂਦਾ ਇਹਦਾ ਭੁੱਲਣਾ ਨਾ ਇਕੱਠਾ ਹੋਣਾ ਹੁੰਦਾ ਹੀ ਨਹੀਂ ਇਹ ਨਹੀਂ ਹੁੰਦਾ ਕਿਵੇਂ ਪਤਾ ਲੱਗੂ ਸਾਨੂੰ ਗੁਰਬਾਣੀ ਚੋਂ ਵੀ ਇਹ ਗੱਲ ਠੀਕ ਹੈ ਜਿਹੜੀ ਕਹਿ ਰਹੇ ਇਹਦਾ ਸਬੂਤ ਹੈ ਗੁਰਬਾਣੀ ਨੇ ਇਹ ਗੱਲ ਦੱਸੀ ਹੈ ਕੋਈ ਐਸੀ ਗੱਲ ਨਹੀਂ ਜਿਹੜੀ ਅਸੀਂ ਆਪਣੇ ਕੋਲੋਂ ਬਣਾ ਲਈ ਹੋਵੇ ਆਪਣੇ ਕੋਲੋਂ ਸਾਨੂੰ ਕੀ ਰਾਈਟ ਬਣਾਉਣ ਦਾ ਸਭੈ ਬੁੱਧੀ ਜਾਲੀਨ ਕਰਹਿ ਤਤ ਗਿਆਨ ਬੁੱਧੀ ਤੇ ਸਾਰੇ ਗਿਆਨ ਜਿਹੜੇ ਨੇ ਦੁਨੀਆ ਦੇ ਉਹਦਾ ਅਸਰ ਜਲ ਜਾਂਦਾ ਬਸ ਇੱਕ ਤਤ ਗਿਆਨ ਜਿਹੜਾ ਅਸਰ ਇਹਦਾ ਨਹੀਂ ਜਲਦਾ ਕਿ ਅਮਰਤ ਹੈ ਮਰਦਾ ਨਹੀਂ ਨਾ ਸਭੈ ਬੁੱਧੀ ਜਾਲੀਨ ਹਰ ਪ੍ਰਕਾਰ ਦੀ ਬੁੱਧੀ ਦਾ ਅਸਰ ਹਰ ਪ੍ਰਕਾਰ ਦੇ ਗਿਆਨ ਦਾ ਅਸਰ ਇਹ ਤਤ ਗਿਆਨ ਲਾ ਦਿੰਦਾ ਹੈ ਬੁੱਧੀ ਤੋਂ ਖਤਮ ਕਰ ਦਿੰਦਾ ਨਸ਼ਟ ਕਰ ਦਿੰਦਾ ਕਬੀਰ ਕੋ ਗਿਆਨ ਪਹਿਲਾਂ ਵੀ ਹੈਗਾ ਉਹ ਪੜ ਕੇ ਦੇਖੋ ਬੀਜ ਕਬੀਰ ਦਾ ਪਹਿਲਾਂ ਦੰਦ ਜੋੜਦੇ ਸਾਰੇ ਪਖੰਡ ਵਾਸਤੇ ਉਹਨੇ ਪਰ ਜਦ ਆ ਗਿਆਨ ਆਇਆ ਉਹ ਵੀ ਖਤਮ ਹੋ ਗਿਆ ਉਹ ਛੜਤਾ ਆਪੇ ਛੜਤਾ ਵੀ ਇਹ ਕੁਝ ਨਹੀਂ ਸੀਗਾ ਰੱਦੀ ਦੀ ਟੋਕਰੀ ਚ ਮਾਰਿਆ ਸਾਰੇ ਜਾ ਕੇ ਉਹ ਉੱਤੇ ਕੀ ਫਰਕ ਸੀ ਉਦੋਂ ਗਿਆਨ ਘਟ ਸੀ ਗਿਆਨ ਘਟ ਦਾ ਕੀ ਸਬੂਤ ਹੈ ਇੱਕ ਥੋੜਾ ਜਿਹਾ ਆਪਾਂ ਇੱਥੇ ਮਿਸਾਲ ਲੈ ਰਹੇ ਉਹ ਕੱਚੀ ਬਾਣੀ ਸੀ ਜਿੰਨਾ ਜਰ ਬੁੱਧ ਪੂਰਨ ਨਹੀਂ ਹੋਈ ਗੱਲ ਕੱਚੀ ਹੋਊਗੀ ਜਦ ਬੁੱਧ ਪੂਰਨ ਹੋ ਜੂ ਗੱਲ ਪੱਕੀ ਹੋ ਜੂਗੀ ਕੱਚ ਨਹੀਂ ਰਹਿੰਦਾ ਪੂਰਾ ਸੱਚ ਹੋ ਜੂ ਪਿਓਰ ਸੱਚ ਹੋ ਜੂਗਾ ਜਦ ਕਬੀਰ ਕਹਿੰਦਾ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ ਬਲਿਹਾਰੀ ਗੁਰ ਆਪਣੇ ਗੋਬਿੰਦ ਦੀਆਂ ਬੁਲਾਏ ਇਹ ਗੱਲ ਕੱਚੀ ਸੀ ਤਾਂ ਨਹੀਂ ਆਈ ਆਪਣੇ ਕਬੀਰ ਦੇ ਸ਼ਲੋਕਾਂ ਦੇ ਦਰਜ ਨਹੀਂ ਇਹ ਸ਼ਲੋਕ ਹੈ ਇਹ ਗੱਲ ਕੱਚੀ ਹੈ ਭਾਵੇਂ ਸਾਡੇ ਅੱਜ ਜਿਹੜੇ ਗ੍ਰੰਥੀ ਨੇ ਨਾ ਉਹ ਵਿਚਾਰੇ ਉਹ ਜਿਹੀ ਬੁੱਧੀ ਉਹਨਾਂ ਦੀ ਹੈ ਉਹਨਾਂ ਨੂੰ ਕੀ ਪਤਾ ਅੱਜ ਚੰਗੇ ਚੰਗੇ ਸੰਤ ਨੇ ਇਹ ਵੀ ਇਹ ਵਿੱਚ ਪੜੀ ਜਾਂਦੇ ਨੇ ਸ਼ਲੋਕ ਉਹਨਾਂ ਦੀ ਬੁੱਧੀ ਦਾ ਲੈਵਲ ਵਿਚਾਰਾਂ ਦਾ ਇਧਰੋਂ ਵੀ ਘੱਟ ਆ ਉਹ ਕੀ ਕਰਨ ਗੁਰੂ ਗੋਬਿੰਦ ਦੋ ਖੜੇ ਗੁਰੂ ਔਰ ਗੋਬਿੰਦ ਨੂੰ ਦੋ ਬਣਾਤਾ ਗੁਰੂ ਗੋਬਿੰਦ ਦੋ ਨਹੀਂ ਹੁੰਦੇ ਕੋਈ ਗੋਬਿੰਦ ਔਰ ਗੁਰੂ ਦੋ ਨਹੀਂ ਹੁੰਦੇ ਪਰ ਅਸੀਂ ਅੱਜ ਵਿਅਕਤੀ ਨੂੰ ਗੁਰੂ ਮੰਨ ਲਿਆ ਹੋਇਆ ਨਾ ਉਦੋਂ ਕਬੀਰ ਵੀ ਵਿਅਕਤੀ ਨੂੰ ਗੁਰੂ ਮੰਨਦਾ ਸੀ ਵਿਅਕਤੀ ਨੂੰ ਕਿਸੇ ਨੂੰ ਗੁਰੂ ਮੰਨਣਾ ਹਿੰਦੂ ਮਤ ਹੈ ਵਿਅਕਤੀ ਭਾਵੇਂ ਕੋਈ ਵੀ ਹੋਵੇ ਕਿ ਗੁਰੂ ਤੇ ਟੇਕ ਰੱਖਣੀ ਪੈਂਦੀ ਹੈ ਵਿਅਕਤੀ ਤੇ ਟੇਕ ਨਹੀਂ ਰੱਖ ਸਕਦੇ ਵਿਅਕਤੀ ਦਾ ਟੇਕ ਤਾਂ ਫਿਰ ਮੂਰਤੀ ਪੂਜਾ ਹੁੰਦਾ ਉਹ ਤਾਂ ਮੂਰਤੀ ਪੂਜਾ ਹੋ ਵਿਅਕਤੀ ਤੇ ਟੇਕ ਨਹੀਂ ਰੱਖੀ ਜਾ ਸਕਦੀ ਗੁਰੂ ਇੱਕੋ ਹੀ ਹੈ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸਗਲ ਪ੍ਰਜਾਜਨ ਆਪ ਸਵਾਰੀ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਔਰ ਜਿਹੜੀ ਹੈ ਸ੍ਰਿਸ਼ਟੀ ਬਣਾਈ ਤਾਂ ਰਚਨਾ ਹੋ ਗਈ ਤਾਂ ਸਵਾਰੀ ਦਾ ਮਤਲਬ ਕੀ ਹੈ ਸਗਲ ਪ੍ਰਜਾਜਨ ਆਪ ਸਵਾਰੀ ਜਿਹਨੇ ਸਾਰਿਆਂ ਨੂੰ ਮਤ ਦਿੱਤੀ ਹੈ ਜਿਹੜਾ ਮਨੁੱਖਾ ਜਨਮ ਤੱਕ ਲੈ ਕੇ ਆਇਆ ਤੁਹਾਨੂੰ ਔਰ ਇਦੋਂ ਗਾਹਾਂ ਵੀ ਲੈ ਕੇ ਜਾਂਦਾ ਸੱਚਖੰਡ ਤੱਕ ਦਾ ਜਿਹੜਾ ਰਾਹ ਦੱਸਦਾ ਉਹ ਗੁਰੂ ਹੈ ਉਹ ਕੌਣ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਸੰਸਾਰ 'ਚ ਉਹਦਾ ਗਿਆਨ ਗੁਰੂ ਹੈ ਪਹਿਲੀ ਸਟੇਜ ਵਿੱਚ ਜਿੰਨਾ ਚਿਰ ਅਸੀਂ ਕੰਨਾਂ ਤੇ ਵਿਸ਼ਵਾਸ ਕਰਦੇ ਹਾਂ ਜਿੰਨਾ ਚਿਰ ਸਰੀਰ ਨਾਲ ਜੁੜੇ ਹੋਏ ਉਹਨਾਂ ਚਿਰ ਉਹ ਗਿਆਨ ਗੁਰੂ ਹੈ ਜਦ ਸਰੀਰ ਤੋਂ ਆਤਮਾ ਅੱਡ ਹੋ ਗਈ ਫਿਰ ਉਹ ਆਪ ਗੁਰੂ ਹੈ ਫਿਰ ਸ਼ਬਦ ਗੁਰੂ ਹੈ ਫਿਰ ਸ਼ਬਦ ਗੁਰੂ ਹੈ ਉਹ ਬਿਰੋ ਕਰਨਾ ਤੇ ਸੁਣਨ ਵਾਲਾ ਗੁਰੂ ਹੈ ਪਹਿਲਾ ਗੁਰਬਾਣੀ ਦੀ ਸੋਝੀ ਗੁਰੂ ਹੈ ਐ ਕਹ ਲੋ ਪਹਿਲੀ ਸਟੇਜ ਦੇ ਵਿੱਚ ਗੁਰਬਾਣੀ ਦੀ ਸੋਝੀ ਗੁਰੂ ਹੈ ਜੇ ਅਸੀਂ ਗ੍ਰੰਥ ਨੂੰ ਗੁਰੂ ਕਹਿੰਦੇ ਆ ਗੁਰੂ ਗ੍ਰੰਥ ਕਹਿੰਦੇ ਆ ਇਹ ਗਿਆਨ ਗੁਰੂ ਦੀ ਸੈਂਸ ਵਿੱਚ ਕਹਿੰਦੇ ਆ ਇਹਦਾ ਜਿਹੜਾ ਗਿਆਨ ਹੈ ਸਾਰੇ ਗਿਆਨ ਜਿੰਨੇ ਸੰਸਾਰ ਦੇ ਨੇ ਉਹਨਾਂ ਦਾ ਗੁਰੂ ਹੈ ਉਹਨਾਂ ਸਾਰਿਆਂ ਦੀਆਂ ਕਮੀਆਂ ਦੱਸਣ ਵਾਲਾ ਹੈ ਇਹ ਗਿਆਨ ਗੁਰੂ ਹੈ ਗ੍ਰੰਥ ਵਿੱਚ ਗਿਆਨ ਹੀ ਹੁੰਦਾ ਨਾ ਅੱਖਰਾਂ ਵਿੱਚ ਨਾਮ ਹੀ ਹੁੰਦਾ ਨਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗਿਆਨ ਦੇ ਗੀਤ ਨੇ ਰੱਖਿਆ ਦੇ ਵਿੱਚ ਗੁਰਗਾ ਅੱਖਰੀ ਲਿਖਣ ਲਿਖਤ ਤਾਂ ਅੱਖਰ ਨੇ ਬੋਲਣ ਵਾਲ ਜਾ ਇਹਨੂੰ ਬੋਲਾਂਗੇ ਉਚਾਰਨ ਕਰਾਂਗੇ ਫਿਰ ਬਾਣੀ ਬਣ ਜਾਣੀ ਹੈ ਫਿਰ ਬਾਣੀ ਕਰਨਾ ਨਾ ਸੁਣ ਰਹੀ ਗੁਰਬਾਣੀ ਇਹ ਗਿਆਨ ਗੁਰੂ ਹੈ ਇੱਕ ਗਿਆਨ ਗੁਰੂ ਹੁੰਦਾ ਹੈ ਇੱਕ ਜਿੱਥੋਂ ਗਿਆਨ ਆਇਆ ਉਹ ਗੁਰੂ ਹੁੰਦਾ ਉਸ ਗੁਰੂ ਦਾ ਗਿਆਨ ਵੀ ਗੁਰੂ ਹੀ ਹੈ ਉਸ ਗੁਰੂ ਦਾ ਦਿੱਤਾ ਹੋਇਆ ਗਿਆਨ ਵੀ ਗੁਰੂ ਹੈ ਸਾਰੇ ਜਿੰਨੇ ਗਿਆਨ ਨੇ ਉਹਨਾਂ ਨੂੰ ਹੋਰ ਪ੍ਰਚੰਡ ਕਰਨ ਵਾਲਾ ਹੋਰ ਉਹਨਾਂ ਤੇ ਅਸਰ ਪਾਉਣ ਵਾਲਾ ਹੋਰ ਮਨ ਤੇ ਪ੍ਰਬੋਧ ਮਨ ਨੂੰ ਪ੍ਰਬੋਧ ਕਰਨ ਵਾਲਾ ਜ਼ਿਆਦਾ ਵੋਲਟੇਜ ਵਧਾਉਣ ਵਾਲਾ ਮੈਕਸਿਮਮ ਵੋਲਟੇਜ ਵਧਾਉਣ ਵਾਲਾ ਇਹ ਤੋਂ ਜ਼ਿਆਦਾ ਹੋਰ ਕੋਈ ਗਿਆਨ ਨਹੀਂ ਵਧਾਉਣ ਵਾਲਾ ਇੱਥੇ ਤੱਕ ਵੋਲਟੇਜ ਵਧਾ ਦਿੰਦਾ ਹੈ ਕਿ ਤਿੰਨੇ ਲੋਕ ਨਜ਼ਰ ਆਉਣ ਲੱਗ ਜਾਂਦੇ ਤਿੰਨੇ ਲੋਕ ਦਾ ਗਿਆਨ ਹੋ ਜਾਂਦਾ ਤਿੰਨੇ ਲੋਕ ਦਾ ਬਾਣੀ ਗਿਆਨ ਹੈ ਗੁਰਬਾਣੀ ਜਿਹੜਾ ਗਿਆਨ ਹੈ ਤਿੰਨੇ ਲੋਕ ਦਾ ਗਿਆਨ ਹੈ ਤੇ ਤਿੰਨ ਲੋਕ ਕੀ ਬਾਤੇ ਨਾ ਕਹੀ ਹੋਈ ਕਬੀਰ ਕਹਿੰਦਾ ਕਬੀਰ ਨੇ ਕਿਹਾ ਮੇਰੇ ਕੋਲ ਮੇਰੇ ਸਾਹਮਣੇ 52 ਅੱਖਰ ਨੇ ਜਿਹੜੇ ਉਹਨੇ ਪੜ੍ਹੇ ਸੀ ਤਿੰਨ ਲੋਕ ਨੇ ਤਿੰਨ ਲੋਕ ਮਾਇਆ ਦੇ ਵਿੱਚੇ ਨੇ ਮੈਂ ਤਿੰਨਾਂ ਲੋਕਾਂ ਦੀ ਕਹਾਣੀ ਰਾਜਾ ਰਾਮ ਕੀ ਕਹਾਣੀ ਤਿੰਨੇ ਲੋਕਾਂ ਦੀ ਗੱਲ ਤੁਹਾਡੇ ਸਾਹਮਣੇ 52 ਅੱਖਰਾਂ 'ਚ ਬੰਦ ਕਰ ਦੇਣੀ ਪਰ ਜਿਹਦੀ ਕਹਾਣੀ ਹੈ ਉਹ ਕਹਾਣੀ ਜਿਹਦੀ ਕਹਾਣੀ ਉਹ ਬਾਹਰ ਹੈ ਕਿਸੇ ਦੀ ਅਸੀਂ ਬਾਇਓਗ੍ਰਾਫੀ ਲਿਖਦੇ ਹਾਂ ਬਾਇਓਗ੍ਰਾਫੀ ਦੇ ਵਿੱਚ ਬੰਦਾ ਥੋੜੀ ਹੁੰਦਾ ਹੈ ਗੁਰਬਾਣੀ ਬਾਇਓਗ੍ਰਾਫੀ ਹੈ ਕਿਸੇ ਦੀ ਜਿਹਦੀ ਬਾਇਓਗ੍ਰਾਫੀ ਹੈ ਉਹ ਨਹੀਂ ਹੈ ਵਿੱਚ ਉਹਦੀ ਕਹਾਣੀ ਹੈ ਰਮਾਇਣ ਵਿੱਚ ਕਿਸੇ ਰਾਮਚੰਦਰ ਦੀ ਕਹਾਣੀ ਹੈ ਰਮਾਇਣ ਚ ਰਾਮਚੰਦਰ ਥੋੜੀ ਬੜਿਆ ਹੈ ਜਿਹਦੀ ਕਹਾਣੀ ਹੁੰਦੀ ਆ ਉਹ ਨਹੀਂ ਹੁੰਦਾ ਕਾਗਜ਼ਾਂ 'ਚ ਅੱਖਰਾਂ 'ਚ ਨਹੀਂ ਹੁੰਦਾ ਉਹ ਅੱਖਰਾਂ ਦੇ ਪਰੇ ਹੁੰਦਾ ਉਹਦੀ ਕਹਾਣੀ ਹੁੰਦੀ ਹੈ ਇਹੀ ਕਹਿ ਰਿਹਾ ਉਹ ਬਾਵਨ ਅੱਖਰ ਲੋਕ ਤ੍ਰੈ ਸਭ ਕੁਝ ਇਨਹੀ ਵਾਹੇ ਇਹ ਅੱਖਰ ਖਰ ਜਾਏਗੇ ਕਾਗਜ਼ ਪੁਰਾਣਾ ਹੋਊ ਖੜ ਜਾਊਗਾ ਅੱਖਰ ਵੀ ਖਰ ਜਾਣਗੇ ਪੁਰਾਣੇ ਹੋ ਕੇ ਕਾਗਜ਼ ਨਵਾਂ ਹੋ ਜੂ ਫਿਰ ਲਿਖੇ ਜਾਣਗੇ ਲਿਖੇ ਜਾਂਦੇ ਹੁੰਦੇ ਇਹ ਤਾਂ ਅੱਖਰ ਸਦਾ ਨਹੀਂ ਰਹਿਣ ਵਾਲੇ ਕੋ ਗ੍ਰੰਥ ਸਦਾ ਨਹੀਂ ਰਹਿਣ ਵਾਲਾ ਹੁੰਦਾ ਉਹਦੀ ਫਿਰ ਉਤਾਰ ਲਈਦੀਆਂ ਹੁੰਦੀਆਂ ਨੇ ਉਹ ਅਖਰ ਜੀ ਦੀ ਕਹਾਣੀ ਉਹ ਇਹਨਾਂ ਦੇ ਵਿੱਚ ਨਹੀਂ ਉਹ ਅਖਰ ਅਖਰ ਹੁੰਦਾ ਜਿਹੜਾ ਜਰਾ ਰੋਗ ਤੇ ਪਰੇ ਹੈ ਅਖਰ ਨੂੰ ਅਖਰ ਬੜੀ ਜਾਂਦੇ ਨੇ ਅਖਰ ਨਹੀਂ ਅਖਰ ਤਾਂ ਹੈਗੇ ਨੇ ਉਹ ਅਖਰ ਵਿੱਚ ਨਾ ਹੈ ਜਿਹੜਾ ਜੋਤ ਸਰੂਪ ਹੈ ਜਿਹਦੀ ਕਹਾਣੀ ਹੈ ਰਾਜਾ ਰਾਮ ਦੀ ਉਹ ਰਾਜਾ ਰਾਮ ਦੀ ਇਹਦੇ ਵਿੱਚ ਕਿਉਂਕਿ ਰਾਜਾ ਰਾਮ ਦੀ ਕਹਾਣੀ ਮੈਂ ਜਾਣ ਲਈ ਜਾਣੀ ਜਾਣੀ ਰਹੇ ਰਾਜਾ ਰਾਮ ਕੀ ਅੰਤਰ ਗਿਆਨ ਜੋਤ ਪ੍ਰਗਾਸਾ ਕਿਨ ਗੁਰਮੁਖ ਵਿਰਲੇ ਜਾਣੀ ਰਾਜਾ ਰਾਮ ਦੀ ਕਹਾਣੀ ਜਾਣੀ ਹੈ ਰਾਜਾ ਰਾਮ ਦੀ ਕਹਾਣੀ ਦੱਸੀ ਵੀ ਹੈ ਦੱਸੀ ਇੱਥੇ ਹੀ ਦੱਸੀ ਹੈ ਬਿਲਕੁਲ ਉਹ ਇੱਕ ਬਾਣੀ ਹੈ ਬਾਵਨ ਅਖਰੀ ਇਹਦੇ ਚ ਰਾਜਾ ਰਾਮ ਦੀ ਕਹਾਣੀ ਦੱਸੀ ਹੁੰਦੀ ਬਾਕੀ ਤਾਂ ਸ਼ਬਦ ਨੇ ਸ਼ਬਦਾਂ 'ਚ ਕਹਾਣੀ ਨਹੀਂ ਦੱਸੀ ਜਾ ਸਕਦੀ ਹੁੰਦੀ ਸ਼ਬਦਾਂ 'ਚ ਮਿੱਥਿਆ ਜਿਹੜੀਆਂ ਹੁੰਦੀਆਂ ਨੇ ਗੱਲਾਂ ਮਿੱਥਾ ਕਟੀਆਂ ਜਾਂਦੀਆਂ ਨੇ ਇਹ ਸਚਾਈ ਦੱਸੀ ਜਾਂਦੀ ਹੈ ਝੂਠ ਕਟਿਆ ਜਾਂਦਾ ਪਖੰਡਵਾਦ ਕਟਿਆ ਜਾਂਦਾ ਸੱਚ ਉਹਦੀ ਜਗ੍ਹਾ ਪ੍ਰੋਜੈਕਟ ਕੀਤਾ ਜਾਂਦਾ ਸ਼ਬਦਾਂ ਵਿੱਚ ਇਦਾਂ ਹੀ ਹੁੰਦਾ ਜਦ ਇੱਕ ਡਿਟੇਲ ਲਿਖਣੀ ਹੈ ਕਹਾਣੀ ਫਿਰ ਬਾਣੀ ਲਿਖੀ ਜਾਂਦੀ ਹੈ ਜਿਵੇਂ ਅਨੰਦ ਸਾਹਿਬ ਬਾਣੀ ਹੈ ਕੁਝ ਲਗਾਤਾਰ ਕੋਈ ਡਿਟੇਲ ਲਿਖੀ ਹੈ ਬਾਬਾ ਅੱਖਰੀ ਬਾਣੀ ਹੈ ਸਿੱਧ ਗੋਸ਼ਟ ਬਾਣੀ ਹੈ ਦਖਣੀ ਓੰਕਾਰ ਦਖਣੀ ਓੰਕਾਰ ਬਾਣੀ ਹੈ ਸੁਖੜੀ ਸਾਹਿਬ ਬਾਣੀ ਹੈ ਉਹ ਡਿਟੇਲ ਨਾਲ ਚੱਲਦੀ ਹੈ ਹੋਰ ਗੱਲ ਹੁੰਦੀ ਹੈ ਸਟੈਪ ਬਾਈ ਸਟੈਪ ਚੱਲਦੀ ਹੈ ਮੁਕਤੀ ਗੱਲ ਇਹ ਤੋਂ ਕਿ ਗਿਆਨ ਤੇ ਬਿਨੋ ਧਰਮ ਧਰਮ ਨਹੀਂ ਹੁੰਦਾ ਗਿਆਨ ਪ੍ਰਾਪਤੀ ਧਰਮ ਦਾ ਵਿਸ਼ਾ ਹੁੰਦਾ ਧਰਮ ਦਾ ਵਿਸ਼ਾ ਕੀ ਹੈ ਗਿਆਨ ਪ੍ਰਾਪਤੀ ਕਿਉਂਕਿ ਮਨ ਨੂੰ ਮਾਇਆ ਚੋਂ ਪਟ ਕੇ ਕੱਢ ਕੇ ਆਪਣੇ ਮੂਲ ਨਾਲ ਜੋੜਨਾ ਮੂਲ ਨਾਲ ਜੋੜ ਵਾਸਤੇ ਪਹਿਲਾਂ ਤਾਂ ਮੂਲ ਨੂੰ ਪਛਾਣੇ ਮੂਲ ਦਾ ਪਤਾ ਹੋਵੇ ਮੂਲ ਹੈ ਕੀ ਔਰ ਕਿੱਥੇ ਹੈ ਇੱਕ ਗੱਲ ਫਿਰ ਮਾਇਆ ਨੂੰ ਮਿੱਥਿਆ ਬਣ ਕੇ ਇੱਛਾ ਨੂੰ ਆਪਣੀ ਇੱਛਾ ਨੂੰ ਆਪਣੀ ਕਲਪਨਾ ਨੂੰ ਕਾਲ ਮੰਨ ਕੇ ਕਾਲ ਸਮਝ ਕੇ ਜਿੰਨਾ ਚਿਰ ਕਲਪਨਾ ਨੂੰ ਕਾਲ ਨਹੀਂ ਨਾ ਬੰਦਾ ਵੀ ਮੇਰੀ ਇੱਛਾ ਹੀ ਦੇ ਵਿੱਚੇ ਮੇਰੀ ਮੌਤ ਲਿਖੀ ਹੋਈ ਹੈ ਇੱਛਾ ਕਲ ਬਰੂਗੀ ਜਿੱਦਣ ਇੱਛਾ ਸਾਡੀ ਮਾਇਆ ਦੀ ਸਾਡੀ ਮੌਤ ਦਿਖੂ ਨਾ ਇੱਛਾ ਦੇ ਵਿੱਚੋਂ ਉਦੋਂ ਇੱਛਾ ਹਟੂਗੀ ਵਰਨਾ ਇੱਛਾ ਨਹੀਂ ਹਟੂਗੀ ਸਾਡੀ ਇੱਛਾ ਹੀ ਸਾਡੀ ਮੌਤ ਹੈ ਜਿੱਦਣ ਇੱਛਾ ਜਿਹਨੂੰ ਮੌਤ ਦੇਖਣ ਲੱਗੀ ਇੱਛਾ ਛੱਡ ਦੂਗਾ ਬਹੁਤ ਡਰਦਾ ਨਾ ਹੈ ਔਰ ਵਾਕਈ ਇੱਛਾ ਬਹੁਤ ਹੈ ਦੀ ਇਹਦੀ ਇੱਛਾ ਹੀ ਨਾਮ ਦਾ ਵਿਰੋਧ ਕਰਾਉਂਦੀ ਹੈ ਨਾਮ ਦਾ ਵਿਰੋਧ ਇਹਦੀ ਬਹੁਤ ਹੈ ਨਾਮ ਦੇ ਵਿਰੋਧ ਦੇ ਵਿੱਚ ਮੌਤ ਹੈ ਨਾਮ ਦੀ ਛਣ ਜਾਏ ਤੇ ਮੌਤ ਖਤਮ ਇੱਛਾ ਸਾਡੀ ਨਾਮ ਦੀ ਛਣ ਨਹੀਂ ਜਾਣ ਦਿੰਦੀ ਸਾਡੀ ਇੱਛਾ ਪਾਣਾ ਪਰਮੇਸ਼ਰ ਦਾ ਨਹੀਂ ਮਿੱਠਾ ਲੱਗਣ ਦਿੰਦੀ ਬਸ ਇੱਥੇ ਹੀ ਦੁਆ ਸੁਰਾਂ ਤੇ ਰਹਿਣਾ ਜਿੰਨਾ ਜਿਹੜੇ ਦੁਆ ਸੁਰਾਂ ਤੇ ਨਹੀਂ ਆਉਂਦੇ ਇੱਛਾ ਜੇ ਹੈ ਸਾਨੂੰ ਮੌਤ ਹੈ ਇੱਛਾ ਰਹਿਤ ਹੈ ਮੌਤ ਤੋਂ ਛੁਟਕਾਰਾ ਇੱਛਾ ਰਹਿਤ ਸੱਚਖੰਡ ਚ ਹੈ ਇੱਛਾ ਵਾਲਾ ਨਰਕ ਚ ਹੈ ਇੱਛਾ ਵਾਲਾ ਸੁਰਗ ਚ ਹੈ ਇੱਛਾ ਰਹਿਤ ਸੁਰਗ ਚ ਹੈ ਜਾਂ ਇੱਛਾ ਰਹਿਤ ਹੋ ਗਿਆ ਸੁਰਗ ਚ ਹੈ ਇੱਛਾ ਧਾਰੀ ਹੈ ਫਿਰ ਨਰਕ ਚ ਬਸ ਨਰਕ ਚ ਰਹਿਣਾ ਸੁਰਗ ਚ ਰਹਿਣਾ ਇੱਥੇ ਹੀ ਹੈ ਬਸ ਫਰਕ ਇਹਨੂੰ ਕਹਿੰਦੇ ਨੇ ਸਹਿਜ ਸੁਣਨ ਕਾ ਘਾਟ ਸਹਿਜ ਅੰਦਰ ਵਾਲਾ ਸੁਧ ਮਨ ਹੈ ਜੇ ਮਨ ਜਾਗਦਾ ਹੈ ਪੈਦਾ ਹੁੰਦਾ ਤਾਂ ਇੱਛਾ ਪੈਦਾ ਹੁੰਦੀ ਹੈ ਇੱਛਾ ਪੈਦਾ ਹੋਣੀ ਮਨ ਦਾ ਪੈਦਾ ਹੋ ਜਾਣਾ ਜੇ ਮਨ ਪੈਦਾ ਹੋ ਗਿਆ ਨਰਕੀ ਚ ਕੋਈ ਮਨ ਕਦੇ ਸੁਰਗ ਚ ਨਹੀਂ ਜਾਂਦਾ ਸੁਰਗ ਜਾਂਦਾ ਸੁਣ ਹੋ ਕੇ ਆਪਣੇ ਮੂਲ ਚ ਸਮਾ ਕੇ ਇੱਛਾ ਛੱਡ ਕੇ ਮਾਇਆ ਮਾਇਆ ਦੀ ਇੱਛਾ ਕਿਉਂ ਪੈਦਾ ਹੁੰਦੀ ਸਵਾਲ ਹੈ ਐ ਸਰੀਰ ਕਰਕੇ ਹੁੰਦੀ ਹੈ ਜਦੋਂ ਮਨ ਸਰੀਰ ਦੀ ਚਿੰਤਾ ਕਰਦਾ ਹੈ ਜਾਂ ਜਿਹੜੇ ਇਹਦੇ ਨਾਲ ਪਿੱਛੇ ਜੁੜੇ ਹੋਏ ਨੇ ਉਹ ਪਰਿਵਾਰ ਜਾਂ ਹੋਰ ਉਹਨਾਂ ਦੀ ਚਿੰਤਾ ਕਰਦਾ ਤਾਂ ਇੱਛਾ ਪੈਦਾ ਹੁੰਦੀ ਵਰਨਾ ਇੱਛਾ ਪੈਦਾ ਹੀ ਨਹੀਂ ਹੁੰਦੀ ਆਤਮਾ ਨੂੰ ਬਾਦੀ ਇੱਛਾ ਆਤਮਾ ਤੋਂ ਸੰਸਾਰ ਦੀ ਕੋਈ ਇੱਛਾ ਨਹੀਂ ਹੈ ਆਤਮਾ ਵਾਸਤੇ ਸੰਸਾਰ ਦੁੱਖ ਰੂਪ ਹੈ ਸਰੀਰ ਵਾਸਤੇ ਸੁਖ ਰੂਪ ਆਤਮਾ ਦਾ ਸੁਖ ਚਾਹੀਦਾ ਹੈ ਸਰੀਰ ਦਾ ਚਾਹੀਦਾ ਜੇ ਸਰੀਰ ਦਾ ਸੁਖ ਚਾਹੀਦਾ ਤਾਂ ਆਤਮਾ ਦੀ ਚਿੰਤਾ ਦੇ ਦੀ ਕੀਮਤ ਤੇ ਇਹਨੂੰ ਸਰੀਰ ਦਾ ਸੁਖ ਮਿਲ ਸਕਦਾ ਹੈ ਮਾਨਸਿਕ ਜਿਹੜੀ ਹੈ ਇਹਨੂੰ ਪੀੜਾ ਡਿਸਟਰਬੈਂਸ ਚਿੰਤਾ ਉਹਦੀ ਕੀਮਤ ਤੇ ਸੁਖ ਮਿਲੂ ਪੀਸ ਆਫ ਮਾਈਂਡ ਨਹੀਂ ਰਹਿਣਾ ਇਹਦੇ ਕੋਲ ਜੇ ਜੇ ਤਾਂ ਪੀਸ ਆਫ ਮਾਈਂਡ ਨੂੰ ਇਹ ਚੰਗਾ ਸਮਝਦਾ ਕੀਮਤ ਸਮਝਦਾ ਫਿਰ ਤਾਂ ਸੰਸਾਰੀ ਸੁਖ ਨੂੰ ਤਿਆਗ ਦੇਵੇ ਸੰਸਾਰੀ ਸੁਖ ਨੂੰ ਦੁੱਖ ਨੂੰ ਬਰਾਬਰ ਸਮਝ ਲਵੇ ਸੰਸਾਰੀ ਸੁਖ ਦਾ ਦੁੱਖ ਤਾਂ ਥੋੜੇ ਟਾਈਮ ਦਾ ਹੈ ਕੋਈ ਬਹੁਤਾ ਇਹਦੀ ਬਲੀ ਦੇਣ ਚ ਕੋਈ ਬਹੁਤੀ ਉਹ ਨਹੀਂ ਕਰਨੀ ਚਾਹੀਦੀ ਔਰ ਸੰਸਾਰੀ ਦੁੱਖ ਸੁੱਖ ਦੀ ਵੀ ਨਹੀਂ ਗੱਲ ਗੱਲ ਤਾਂ ਹੋਰ ਬਦਲਦੀ ਹੈ ਮਾਇਆ ਹੋਰ ਵੱਜ ਸਿਆਪਾ ਤੋਂ ਪਾਉਂਦੀ ਹੈ ਰੋਟੀ ਤਾਂ ਸਭ ਨੂੰ ਮਿਲ ਜਾਂਦੀ ਹੈ ਇੰਨੇ ਵੀ ਪੈਸੇ ਹੁੰਦੇ ਨੇ ਵੇਲੇ ਦੇ 4 ਦਿਨ ਰਹਿਣਾ ਪਰ ਆਪਾਂ ਕਿਹੜਾ ਘਰੇ ਚੱਕ ਕੇ ਲੈ ਜਾਂਦੇ 4 ਦਿਨ ਦਾ ਖਰਚਾ ਲੈ ਜਾਂਦੇ 1000 2000 ਵੱਧ ਲੈ ਜਾਂਦੇ ਮੇਲਾ ਦੇਖਣਾ ਹੈ ਉਹਨਾਂ ਖਰਚਾ ਸਾਡੇ ਕੋਲ ਹੈ ਕਿ ਨਹੀਂ ਹੈ ਉੱਥੇ ਕਿਹੜਾ ਸਾਰੇ ਘਰ ਲੈ ਜਾਂਦੇ ਚੱਕ ਕੇ ਜਿੱਥੋਂ ਆ ਜਾਣ ਇਹ ਉੱਤੇ ਛੌੜੀ ਪਾਉਣੀ ਹੈ ਜਾ ਕੇ ਇਹ ਤਾਂ ਮੇਲਾ ਦੇਖਣਾ ਇਹਨੇ ਛੌੜੀ ਪਾ ਲਈ ਬਸ ਆਹੀ ਅਕਲ ਦਾ ਫੇਰ ਹੈ ਹੋਰ ਅਕਲ ਦਾ ਫੇਰ ਕੀ ਹੈ ਕੱਲ ਨੂੰ ਕੀ ਹੋਣਾ ਇਹ ਵੀ ਨਹੀਂ ਪਤਾ ਇਹ ਦੁਨੀਆ ਸੇਰ ਮੇਲਾ ਮੰਨੇ ਤਾਂ ਫਿਰ ਆਪੇ ਸੇਰ ਮੇਲਾ ਹੀ ਹੋਰ ਕੀ ਹੈ ਮੇਲਾ ਤਾਂ ਸਾਰੀ ਗਈ ਹੈ ਦਸਤਗੀਰੀ ਨਾ ਹੈ ਦੋ ਗੱਲਾਂ ਨਹੀਂ ਛੱਡਦਾ ਆਪ ਦੀ ਅਕਲ ਨੂੰ ਸਭ ਤੋਂ ਵੱਡੀ ਹੈ ਸਿਆਪਾ ਇਹਦੀ ਅਕਲੇ ਪਾਈ ਖੜੀ ਹੈ ਜਿਹੜੇ ਸਿਆਣੇ ਬੰਦੇ ਨੇ ਕਿਸੇ ਨੇ ਕਿਹਾ ਸੀ ਇਹ little knowledge is a dangerous thing ਥੋੜੀ ਅਕਲ ਬੜੀ ਖਤਰਨਾਕ ਚੀਜ਼ ਹੈ ਬਸ ਉਹ ਸਾਡੇ ਕੋਲ ਹੈ ਉਹਦਾ ਹੀ ਖਤਰਾ ਹੈ ਉਹ ਵਿਦਵਾਨਾਂ ਕੋਲ ਹੈ ਸੰਸਾਰ ਜੋ ਹੀ ਥੋੜੀ ਅਕਲ ਹੈ ਉਸੇ ਦਾ ਖਤਰਾ ਸੰਸਾਰ ਨੂੰ ਪੈ ਗਿਆ ਕੋਈ ਆਦਮੀ ਐ ਦੱਸੇ ਕੋਈ ਵਿਦਵਾਨ ਦਾਵਾ ਕਰੇ ਮੇਰੇ ਕੋ ਪੂਰੀ ਅਕਲ ਹੈ ਅੱਜ ਦੀ ਡੇਟ 'ਚ ਕੋਈ ਆਦਮੀ ਕੋਈ ਸੰਤ ਕੋਈ ਬੰਦਾ ਦਾਵਾ ਕਰਕੇ ਕਹੇ ਮੇਰੇ ਕੋ ਪੂਰੀ ਅਕਲ ਹੈ ਜੇ ਪੂਰੀ ਅਕਲ ਨਹੀਂ ਤਾਂ ਉਹਦੀ ਅਕਲ ਵੀ ਉਹਦੇ ਵਾਸਤੇ ਖਤਰਨਾਕ ਹੈ ਅਕਲ ਦਾ ਖਤਰਾ ਜ਼ਿਆਦਾ ਹਟਦਾ ਜਦ ਆਪਣੀ ਨਹੀਂ ਰਹਿੰਦੀ ਇਹ ਜਿੰਨਾ ਚਿਰ ਆਪਣੀ ਉਹਨਾਂ ਚਿਰ ਖਤਰਨਾਕ ਹੈ ਉਹਨਾਂ ਚਿਰ ਸਭ ਕੁਝ ਆਪਣਾ ਹੈ ਉਹਨਾਂ ਚਿਰ ਰਾਜ ਵੀ ਆਪਣਾ ਚਾਹੀਦਾ ਹੈ ਉਹਨਾਂ ਚਿਰ ਸਭ ਕੁਝ ਆਪਣਾ ਜਿੰਨਾ ਚਿਰ ਸਭ ਕੁਝ ਆਪਣਾ ਉਹਨਾਂ ਚਿਰ ਰਾਮ ਪਰਾਇਆ ਉਹਨਾਂ ਚਿਰ ਤਤ ਗਿਆਨ ਪਰਾਇਆ ਰਾਮ ਪਰਾਇਆ ਕੀ ਰਾਮ ਇਹੀ ਪਰਾਇਆ ਹੈ ਆ ਜਿਹੜਾ ਗਿਆਨ ਹੈ ਨਾ ਗੁਰਮਤਿ ਦਾ ਪਰਾਇਆ ਹੈ ਇਹ ਰਾਮ ਦਾ ਗਿਆਨ ਹੈ ਉਹ ਮੇਰਾ ਗਿਆਨ ਹੈ ਉਹ ਮੇਰੀ ਅਕਲ ਹੈ ਇਹ ਵਿਵੇਕ ਦੀ ਅਕਲ ਹੈ ਵਿਵੇਕ ਬੁੱਧੀ ਵਿਵੇਕ ਦੀ ਅਕਲ ਹੈ ਤੇ ਇਸ ਵਿਵੇਕ ਦੀ ਅਕਲ ਨਾਲ ਮੇਰੀ ਅਕਲ ਦਾ ਟਕਰਾਓ ਹੈ ਇਸੇ ਨੂੰ ਕਹਿੰਦੇ ਨੇ ਝਗੜਾ ਇਹ ਹੀ ਝਗੜਾ ਹੈ ਝਗੜੇ ਦੀ ਜੜ ਹੈ ਇੱਥੋਂ ਸ਼ੁਰੂ ਹੁੰਦੀ ਜਦ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛੱਡੇ ਦੋ ਦੋ ਹੀ ਵਿਦਵਾਨ ਨੇ ਮੁੱਲਾ ਔਰ ਪੰਡਤ ਮੁੱਲਾ ਜਿਹੜਾ ਮੁਸਲਮਾਨ ਜਿੰਨੇ ਨੇ ਉਹਨਾਂ ਦੇ ਫੈਸਲੇ ਕਤਲ ਤੱਕ ਦੇ ਮੁੱਲਾ ਕਰਦਾ ਫਾਂਸੀ ਤੱਕ ਮੁੱਲਾ ਦਿੰਦਾ ਇਨਸਾਫ ਮੁੱਲਾ ਕਰਦਾ ਵਿਦਵਾਨ ਮੁੱਲਾ ਤੇ ਇਧਰ ਪੰਡਤ ਕਰਦਾ ਅੱਜ ਦੀ ਡੇਟ ਤੇ ਅਸੀਂ ਇਹਨਾਂ ਨੂੰ ਵਿਦਵਾਨ ਕਹਿੰਦਾ ਕਿਆ ਕੋਈ ਹੋਰ ਨੋ ਰੱਖ ਲਿਆ ਇੰਟੈਲੀਜੈਂਸੀ ਰੱਖ ਲਈ ਇਹਨਾਂ ਦਾ ਨੋ ਇੰਟੈਲੀਜੈਂਟ ਆਦਮੀ ਰੱਖ ਲਿਆ ਬੁੱਧੀਜੀਵੀ ਰੱਖ ਲਿਆ ਨੋ ਇਹ ਬਦਲਿਆ ਇਹ ਬੁੱਧੀਜੀਵੀ ਕਾਨੂੰਨ ਨੇ ਤਾਂ ਕਬੁੱਧੀਜੀਵੀ ਨੇ ਸਾਰੇ ਜਦੋਂ ਬੁੱਧ ਆਪਣੀ ਹੈ ਤਾਂ ਕਬੁੱਧ ਜੇ ਵੀ ਸੋ ਮਾਈਂਡ ਦੇ ਕੀਮਤ ਤੇ ਸੰਸਾਰੀ ਸੁਖ ਲੈਂਦਾ ਤਾਂ ਕਬੁੱਧ ਹੈ ਉਹ ਜੇ ਜਿਹੜੀ ਬੁੱਧ ਪੀਸ ਆਫ ਮਾਈਂਡ ਦੀ ਕੀਮਤ ਤੇ ਪੀਸ ਆਫ ਮਾਈਂਡ ਨੂੰ ਵੇਚ ਕੇ ਸੰਸਾਰੀ ਸੁਖ ਲੈਂਦੀ ਹੈ ਇਹ ਸੰਸਾਰੀ ਮਾਇਆ ਲੈਂਦੀ ਉਹ ਵਸਤਾਂ ਲੈਂਦੀ ਜਿਹੜੀਆਂ ਛੱਡ ਜਾਣੀਆਂ ਨੇ ਉਹ ਕਬੁੱਧ ਨਹੀਂ ਤਾਂ ਹੋਰ ਕੀ ਹੈ ਵਿਚਾਰ ਕੇ ਦੇਖ ਲਓ ਜੇ ਨਹੀਂ ਹੈ ਕਬੁੱਧ ਤਾਂ ਦੱਸ ਦਿਓ ਵੀ ਕਬੁੱਧ ਹੈ ਜੋ ਹੈ ਜੋ ਦਿਸ ਰਿਹਾ ਉਹ ਗੱਲ ਕਹੀ ਹੈ ਸੋ ਬੋਲੇ ਜੋ ਪੇਖੇ ਅੱਖੀ ਜੋ ਦਿਸ ਰਿਹਾ ਉਹ ਸੱਚ ਹੈ ਸੱਚ ਕਹਿਤਾ ਪੀਸ ਆਫ ਮਾਈਂਡ ਤੇ ਦੁਨੀਆ ਪਰੇਸ਼ਾਨ ਹੈ ਪੀਸ ਆਫ ਮਾਈਂਡ ਗਵਾ ਬੈਠੇ ਸਾਰੇ ਇਹ ਤਾਂ ਚਾਹੀਦਾ ਹੈ ਪਰ ਉਹ ਜਿਹੜੀ ਬਿਮਾਰੀਆਂ ਨੇ ਉਹ ਉਹ ਵੀ ਨਾਲ ਰੱਖਣੀਆਂ ਨੇ ਆਪਣੀ ਅਕਲ ਨਾਲ ਪੀਸ ਆਫ ਮਾਈਂਡ ਨਹੀਂ ਆ ਸਕਦਾ ਡਿਪਰੈਸ਼ਨ ਅੱਜ ਜ਼ਿਆਦਾ ਕਿਉਂ ਹੈ ਇਹ ਕਹਿੰਦੇ ਨੇ ਲੋਕਾਂ ਨੂੰ ਪੜ੍ਹੇ ਲਿਖੇ ਕਰ ਦੋ ਜਿੰਨੇ ਲੋਕ ਜ਼ਿਆਦਾ ਪੜ੍ਹੇ ਲਿਖੇ ਕੀਤੇ ਉਹਨਾਂ ਡਿਪਰੈਸ਼ਨ ਵਧਿਆ ਕਿਉਂ ਵਧਿਆ ਇਹਦਾ ਜਵਾਬ ਅੱਜ ਆਪਣੇ ਅੰਦਰੋਂ ਝਾਕਣ ਜਿਹੜੇ ਜ਼ਿਆਦਾ ਲੀਡਰ ਨੇ ਲੋਕ ਜਿਹੜੇ ਸੰਸਾਰ ਨੂੰ ਸੁਖੀ ਕਰਨਾ ਚਾਹੁੰਦੇ ਨੇ ਉਹ ਦੇਖਣ ਵੀ ਇਹ ਸਭ ਕੁਝ ਕਿਉਂ ਹੋਇਆ ਫਿਲਾਸਫਰ ਸਮਝਦੇ ਨੇ ਮੰਨਦੇ ਨੇ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਪੜਾਉਂਦੇ ਵੀ ਨੇ ਪਰ ਉਹ ਮੰਨਦੇ ਨਹੀਂ ਪੜਾਉਂਦੇ ਨੇ ਮੰਨਦੇ ਨਹੀਂ ਗੁਰਬਾਣੀ ਤੋਂ ਘਟਿਆ ਨੇ ਚਾਹੇ ਗੱਲਾਂ ਪਰ ਗੱਲਾਂ ਗੁਰਬਾਣੀ ਨਾਲ ਮੇਲ ਖਾਂਦੀਆਂ ਨੇ ਫੇਰ ਵੀ ਪਰ ਇਹ ਤਾਂ ਇੱਕ ਸਟੈਪੇ ਥੱਲੇ ਨੇ ਉਹ ਵੀ ਉਹਨਾਂ ਦੀ ਗੱਲਾਂ ਨਹੀਂ ਤਾਂ ਬੰਦੇ ਕਿ ਆਦਮੀ ਦੀ ਇਹ ਗਲਤੀ ਸਭ ਤੋਂ ਪਹਿਲੀ ਔਰ ਵੱਡੀ ਹੈ ਜਦੋਂ ਇਹਨੇ ਮੰਨ ਲਿਆ ਕਿ ਸੰਸਾਰੀ ਸੁੱਖਾਂ ਚੋਂ ਪੀਸ ਆਫ ਮਾਈਂਡ ਹੁੰਦਾ ਸੰਸਾਰੀ ਸੁੱਖਾ ਸੁੱਖਾਂ ਦੀ ਖੁਰਾਕ ਪੀਸ ਆਫ ਮਾਈਂਡ ਹੈ ਸੰਸਾਰੀ ਸੁਖ ਪੀਸ ਆਫ ਮਾਈਂਡ ਨੂੰ ਖਾ ਜਾਣਗੇ ਤੁਹਾਡੇ ਨੂੰ ਜਿੰਨੇ ਸੁਖ ਜ਼ਿਆਦਾ ਪੈਦਾ ਕਰੋਗੇ ਉਨੇ ਜ਼ਿਆਦਾ ਪੀਸ ਆਫ ਮਾਈਂਡ ਖਾਣਗੇ ਹੋ ਇਹ ਪੀਸ ਆਫ ਮਾਈਂਡ ਇਹਨਾਂ ਦੀ ਖੁਰਾਕ ਹੈ ਸੰਸਾਰੀ ਸੁੱਖਾਂ ਦੀ ਇਹੀ ਕਾਰਨ ਸੀ ਕਿ ઋષਿ ਮੁਨੀ ਜੰਗਲਾਂ 'ਚ ਰਹਿੰਦੇ ਸੀ ਪੜ੍ਹੇ ਲਿਖੇ ਜ਼ਿਆਦਾ ਸੀ ਉਹ ਇਹਨਾਂ ਨੂੰ ਭਾਵੇਂ ਵਿਵੇਕ ਬੁੱਧੀ ਨਹੀਂ ਸੀ ਪਰ ਇੰਨਾ ਗਿਆਨ ਉਹਨਾਂ ਨੂੰ ਥਾ ਕਿ ਪੀਸ ਆਫ ਮਾਈਂਡ ਵਾਸਤੇ ਖਰਚਾ ਘਟਾ ਲੈਣਾ ਚੰਗਾ ਹੈ ਪੈਦਲ ਤੁਰਨਾ ਠੀਕ ਹੈ ਖਰਚਾ ਜਿੰਨਾ ਘੱਟ ਤੋਂ ਘੱਟ ਸਾਡਾ ਹੋਊਗਾ ਸਕੂਲਾਂ ਕਾਲਜਾਂ ਦੀ ਪੜ੍ਹਾਈ ਬੁੱਧੀਵਾਨ ਨਹੀਂ ਬਣਾਉਂਦੀ ਬੁੱਧੀਹੀਨ ਬਣਾਉਂਦੀ ਅੱਜ ਬੁੱਧੀਹੀਨ ਜ਼ਿਆਦਾ ਨੇ ਬੁੱਧੀਵਾਨ ਘੱਟ ਨੇ ਜਿੰਨੇ ਵੀ ਗਲਤ ਕੰਮ ਕਰਦੇ ਨੇ ਪੜ੍ਹੇ ਲਿਖੇ ਕਰਦੇ ਨੇ ਫਰਾਡ ਕਿੰਨੇ ਹੁੰਦੇ ਨੇ ਸਭ ਪੜ੍ਹੇ ਲਿਖੇ ਕਰਦੇ ਨੇ ਬੁੱਧੀ ਕਦੇ ਵੀ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਬਦਨਾਮੀ ਵਾਲੇ ਕੰਮ ਕਰ ਜਿਹੜੀ ਬੁੱਧੀ ਬਦਨਾਮੀ ਕਰਾਵੇ ਉਹ ਬੁੱਧੀ ਹੈ ਉਹ ਤਾਂ ਕਬੂਲ ਹੈ ਜਿਹੜੀ ਉਲਟੀ ਸਿੱਖਿਆ ਦਵੇ ਇਹ ਤਾਂ ਆਪਣੇ ਹਥਿਆਰ ਨਾਲ ਆਤਮ ਵਾਲੀ ਗੱਲ ਹੈ ਆਪਣੇ ਹਥਿਆਰ ਨਾਲ ਆਤਮ ਹੱਤਿਆ ਕਰਨ ਵਾਲੀ ਗੱਲ ਹੈ ਇਹ ਬੁੱਧੀ ਉਹ ਹੈ ਇਹ ਬੁੱਧੀ ਦਾ ਉਹ ਹਥਿਆਰ ਹੈ ਜਿਹਦੇ ਨਾਲ ਆਤਮ ਹੱਤਿਆ ਕਰ ਰਹੇ ਨੇ ਲੋਕ ਸੰਸਾਰੀ ਇੱਜ਼ਤ ਦੀ ਜਿਹੜੀ ਹੈ ਦੌੜ ਸੰਸਾਰ ਦੇ ਵਿੱਚ ਮਾਇਆ ਦੀ ਦੌੜ 'ਚ ਪਦਾਰਥਵਾਦ ਦੀ ਦੌੜ 'ਚ ਜਿਹੜੀ ਅਕਲ ਪਾਉਂਦੀ ਹੈ ਉਹ ਕਬੂਦ ਹੈ ਉਹ ਬੁੱਧੀ ਨਹੀਂ ਹੈ ਇਸੇ ਦੀ ਪੜਾਈ ਹੋ ਰਹੀ ਹੈ ਅਸ਼ਾਂਤੀ ਨਹੀਂ ਹੋ ਜਾ ਸਕਦੀ ਅਸ਼ਾਂਤੀ ਵਧੂਗੀ ਹੋਰ ਵੀ ਵਧੂਗੀ ਵਧੇ ਰਹੀ ਹੈ ਹੋਰ ਵੀ ਵਧੂਗੀ ਜਿਹੜੇ ਕਦਰ ਕਰਨੀ ਚਾਹੀਦੀ ਸੀ ਇਹਨਾਂ ਚੀਜ਼ਾਂ ਦੀ ਉਹਨਾਂ ਦੀ ਬੇਕਦਰੀ ਕੀਤੀ ਹੈ ਜਦੋਂ ਬੇਅਕਲੀ ਅਕਲ ਤੇ ਰਾਜ ਕਰਦੀ ਹੈ ਅਸ਼ਾਂਤੀ ਪੈਦਾ ਹੁੰਦੀ ਜਦੋਂ ਬੇਅਕਲਾਂ ਦਾ ਅਕਲ ਤੇ ਰਾਜ ਹੋ ਜਾਂਦਾ ਹੈ ਤਾਂ ਅਸ਼ਾਂਤੀ ਪੈਦਾ ਹੋਣੀ ਸੁਭਾਵਕ ਹੈ ਫਿਰ ਵੀ ਜਿਹੜੇ ਧਾਰਮਿਕ ਲੋਕ ਨੇ ਇਹਨਾਂ ਨੂੰ ਅਕਲਮੰਦ ਨੇ ਇਹਨਾਂ ਨੂੰ ਸਿਆਣੇ ਨੇ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ ਜਿਹਨਾਂ ਕੋਲ ਪਾਵਰ ਹੈ ਇਹਨਾਂ ਨੇ ਬੰਦੇ ਕਿਵੇਂ ਜੋੜੇ ਨੇ ਨਾਲ ਆਪਣੇ ਲਾਲਚ ਦੇ ਕੇ ਇਹਨਾਂ ਨੇ ਬੰਦੇ ਜੋੜਨੇ ਨੇ ਲਾਲਚ ਦੇ ਕੇ ਉਹਨਾਂ ਨਾਲ ਬੰਦੇ ਜੁੜਦੇ ਨੇ ਸਿਰ ਦੇ ਕੇ ਗੁਰੂ ਨਾਲ ਬੰਦੇ ਜੁੜਦੇ ਨੇ ਸਿਰ ਸਭ ਕੁਝ ਦੇ ਕੇ ਇਹ ਬੰਦੇ ਜੋੜਦੇ ਨੇ ਉਹਨਾਂ ਨੂੰ ਦੇ ਕੇ ਲਾਲਚ ਦੇ ਕੇ ਇੱਥੇ ਜੁੜਦੇ ਨੇ ਗਾਹਾਂ ਕੁਝ ਪਾਉਣ ਵਾਸਤੇ ਧਰਮ ਦੇ ਨੋਤੇ ਗਲਤ ਹੈ ਚਾਹੇ ਠੀਕ ਹੈ ਧਰਮ ਔਰ ਅਧਰਮ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ ਚਾਹੇ ਉਹ ਧਰਮ ਵੀ ਪੂਰਾ ਗਿਆਨਵਾਨ ਨਹੀਂ ਹੈ ਜਦੋਂ ਰਾਖਸ਼ ਦੇਵਤਿਆਂ ਦੀ ਲੜਾਈ ਹੁੰਦੀ ਹੈ ਧਰਮ ਔਰ ਅਧਰਮ ਦੀ ਲੜਾਈ ਹੁੰਦੀ ਹੈ ਉਹ ਰਾਖਸ਼ ਕਿਹੜੇ ਪਾਸੇ ਨੇ ਦੇਵਤੇ ਕਿਹੜੇ ਪਾਸੇ ਨੇ ਇਹ ਤਾਂ ਫੈਸਲਾ ਬਾਅਦ ਚ ਹੋਊਗਾ ਗੁਰਬਾਣੀ ਦੋਹਾਂ ਨੂੰ ਰਾਖਸ਼ ਬਣਦੀ ਹੈ ਜੇ ਦੇਵਤਾ ਮੰਨਦੀ ਹੈ ਦੇਵਤਾ ਉਹਨੂੰ ਮੰਨਦੀ ਹੈ ਜਿਹੜਾ ਕੰਮ ਸਿਖਾਉਣ ਤਿਆਗ ਹੋਵੇ ਜਿਹਦੇ ਵਿੱਚ ਜਿਹੜਾ ਪਿੱਛੇ ਕਿਤੇ ਨਾ ਕਿਤੇ ਧਰਮ ਨਾਲ ਜੁੜਿਆ ਹੋਵੇ ਜਿਹੜਾ ਆਦਮੀ ਕਹਿੰਦਾ ਵੀ ਧਰਮ ਨਾਲ ਨਹੀਂ ਜੁੜਿਆ ਹੈ ਤਾਂ ਨੂੰ ਨਹੀਂ ਮੰਨਦਾ ਧਰਮ ਉਹਦੇ ਵਾਸਤੇ ਕੋਈ ਵੈਲਿਊ ਹੀ ਨਹੀਂ ਹੈ ਧਰਮ ਦਾ ਆਧਾਰ ਹੈ ਕੋਈ ਨਹੀਂ ਉਹ ਰਾਖਸ਼ ਉਹ ਰਾਖਸ਼ ਧਰਮ ਆਦਮੀ ਧਰਮ ਤੇ ਖੜ ਜਾਣਗੇ ਅਧਰਮੀਆਂ ਨੇ ਧਰਮ ਤੇ ਨਹੀਂ ਖੜਨਾ ਧਰਮੀ ਕਹਿੰਦੇ ਨੇ ਆਪਣੀ ਆਪਣੀ ਮਰਜ਼ੀ ਸਭ ਦੀ ਹੋਣੀ ਚਾਹੀਦੀ ਹੈ ਧਰਮ ਕਹਿੰਦੇ ਨੇ ਇਹ ਨਹੀਂ ਹੋਣਾ ਚਾਹੀਦਾ ਮਰਜ਼ੀ ਤੇ ਨਿਯੰਤਰਣ ਹੋਣਾ ਚਾਹੀਦਾ ਉਹ ਕਹਿੰਦੇ ਨੇ ਸਾਡੀ ਮਰਜ਼ੀ ਦਾ ਨਿਯੰਤਰਣ ਹੋਣਾ ਚਾਹੀਦਾ ਕਾਨੂੰਨ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ ਆਪਣੀ ਬੁੱਧੀ ਨਾਲ ਬਣਾਏ ਨੇ ਇੱਕ ਪਾਸੇ ਕਿਸੇ ਧਾਰਮਿਕ ਆਦਮੀ ਦੀ ਬੁੱਧੀ ਦੇ ਕਾਨੂੰਨ ਬਣੇ ਹੋਏ ਨੇ ਜੇ ਜੇ ਇਸਲਾਮ ਵਾਲੇ ਕੋਈ ਗੱਲ ਕਰਦੇ ਨੇ ਤਾਂ ਇਸਲਾਮ ਮੁਹੰਮਦ ਸਾਹਿਬ ਦਾ ਬਣਾਇਆ ਹੋਇਆ ਹੈ ਹਾਂ ਜੇ ਉਹਦੇ ਤੇ ਨਹੀਂ ਹਣ ਉਹਨਾਂ ਨਾਲ ਬੈਠ ਕੇ ਗੱਲ ਹੋ ਸਕਦੀ ਹੈ ਪਰ ਇਹ ਆਪ ਵੀ ਬਣ ਰਹੇ ਉਸ ਇਸਲਾਮ ਉਹਦੇ ਵਿਰੋਧੀ ਹੋ ਕੇ ਨਹੀਂ ਗੱਲ ਹੋ ਸਕਦੀ ਕਿਸੇ ਆਦਮੀ ਨੂੰ ਅਸੀਂ ਧਰਮ ਤੇ ਤਾਂ ਲਿਆ ਸਕਦੇ ਹਾਂ ਜੇ ਅਸੀਂ ਮੰਨੀਏ ਵੀ ਚਲੋ ਵੀ ਅਸੀਂ ਵੀ ਮੰਨਦੇ ਹਾਂ ਤੁਸੀਂ ਵੀ ਮੰਨੋ ਆਓ ਇੱਥੇ ਚੱਲੀਏ ਫਿਰ ਇਹ ਝੂਠੇ ਹੋ ਸਕਦੇ ਕਰ ਸਕਦੇ ਉਹਨਾਂ ਨੂੰ ਇਹ ਸਾਰੇ ਧਰਮ ਲਿਆ ਕੇ ਬੈਠੋ ਇੱਕ ਦੋ ਕਰਕੇ ਜੋ ਅਸਲੀ ਧਰਮ ਹੈ ਉਹਦੇ ਤੇ ਸਾਰੇ ਆਓ ਉਹ ਕਦੇ ਨਹੀਂ ਕਹਿੰਦੇ ਤੁਸੀਂ ਧਾਰਮਿਕ ਬਣੋ ਅਸੀਂ ਨਹੀਂ ਬਣਨਾ ਸਿਆਸਤਦਾਨ ਕਹਿੰਦੇ ਨੇ ਧਾਰਮਿਕ ਆਦਮੀ ਦਾ ਧਾਰਮਿਕ ਰਹਿਣ ਬਣਨ ਕਿ ਤੁਸੀਂ ਕਹਦੇ ਨੇ ਉਹ ਧਰਮ ਦਾ ਰਾਜ ਫਿਰ ਕਿਵੇਂ ਬਰਦਾਸ਼ਤ ਕਰ ਲੈਣਾ ਰੌਲਾ ਇਸ ਗੱਲ ਦਾ ਆ ਧਰਮ ਦੇ ਰਾਜ ਨੂੰ ਧਾਰਮਿਕ ਜਥੇਬੰਦੀ ਬਰਦਾਸ਼ਤ ਨਹੀਂ ਕਰਦੀ ਹੁੰਦੀ ਇਹ ਪ੍ਰੋਬਲਮ ਆਉਂਦੀ ਹੁੰਦੀ ਆਈ ਹੋਈ ਹੈ ਪ੍ਰੋਬਲਮ ਦੀ ਜੜ ਇਹ ਹੈ ਉਹ ਕਿਉਂ ਨਹੀਂ ਕਹਿੰਦੇ ਝੂਠੇ ਨੇ ਵੀ ਕਹਿੰਦੇ ਤਾਂ ਤਾਂ ਨਹੀਂ ਉਹ ਵੀ ਝੂਠੇ ਨੇ ਇਹ ਜ਼ਿਆਦਾ ਝੂਠਾ ਹੈ ਕੋਈ ਕੋਈ ਘੱਟ ਝੂਠਾ ਕੋਈ ਜ਼ਿਆਦਾ ਝੂਠਾ ਕੋਈ ਘੱਟ ਝੂਠਾ ਫਿਰ ਵੀ ਜਦੋਂ ਸੰਸਾਰ ਦੀ ਲੜਾਈ ਹੁੰਦੀ ਹੈ ਉਹ ਜਨਸਾਫ ਨਹੀਂ ਹੋ ਸਕਦਾ ਸੰਸਾਰ ਦੀ ਲੜਾਈ ਜਨਸਾਫ ਨਹੀਂ ਹੋ ਸਕਦਾ ਇਹ ਕਾਲ ਵੀ ਗਰੀਬ ਹੈ ਫੌਜ ਭਰਤੀ ਹੋ ਗਿਆ ਰੋਟੀ ਵਾਸਤੇ ਜਾਂਦਾ ਹੀ ਮਾਰਿਆ ਗਿਆ ਇਨਸਾਫ ਕਾਦਾ ਹੈ ਦੂਆ ਤਾਂ ਮਾਰੂ ਹੈ ਜਦ ਮੂਰੇ ਹੈ ਇਨਸਾਫ ਨਹੀਂ ਹੈ ਗਰੀਬ ਮਾਰੇ ਜਾਂਦੇ ਨੇ ਉਹ ਦੂਏ ਫਿਰ ਬਚ ਜਾਂਦੇ ਵਰਦੇ ਕੌਣ ਨੇ ਗਰੀਬ ਜੇ ਪਬਲਿਕ ਮਰਦੀ ਹੈ ਤਾਂ ਉਹਨਾਂ ਦਾ ਕੀ ਕਸੂਰ ਹੈ ਜਿਹੜੇ ਵਿਚਾਰੇ ਫੌਜੀ ਮਰਦੇ ਨੇ ਗਰੀਬ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਦੇ ਵੀ ਤਾਂ ਬੱਚੇ ਹੋਏ ਜਾਈਦੇ ਨੇ ਪਬਲਿਕ ਵਰਗੇ ਹੀ ਨੇ ਉਹ ਵੀ ਵਰਾਉਣ ਵਾਲੇ ਜਿਹੜੇ ਪਿੱਛੇ ਲੀਡਰ ਨੇ ਉਹ ਆਪਣੀ ਹੱਟ ਧਰਮੀ ਕਿਉਂ ਨਹੀਂ ਛੱਡਦੇ ਉਹ ਕਿਉਂ ਨਹੀਂ ਛੱਡਦੇ ਉਹਨਾਂ ਦੇ ਆਪਣੇ ਇੰਟਰਸਟ ਨੇ ਉਹਨਾਂ ਦੀ ਆਪਣੀ ਹੋਵੇ ਉਹਨੂੰ ਕਿਉਂ ਨਹੀਂ ਤਿਆਗਦੇ ਦੋ ਨਹੀਂ ਕੱਟ ਕੋਈ ਇਹ ਪਾਣਾ ਪਰਮੇਸ਼ਰ ਦਾ ਵੀ ਕੋਈ ਨਹੀਂ ਕਰ ਰਿਹਾ ਉਹੀ ਕਰ ਰਿਹਾ ਕਰਨ ਵਾਲਾ ਉਹੇ ਜਿਹੇ ਹਾਲਾਤ ਪੈਦਾ ਕਰ ਦਿੰਦਾ ਹੈ ਜਦ ਜ਼ੁਲਮ ਵੱਧਦਾ ਹੈ ਜਦ ਅਗਿਆਨਤਾ ਇੰਨੀ ਹਾਵੀ ਹੋ ਜਾਂਦੀ ਹੈ ਇੰਨੀ ਮਜ਼ਬੂਤ ਹੋ ਜਾਂਦੀ ਹੈ ਜਦ ਮਨ ਮਰਜ਼ੀ ਇੰਨੀ ਸਟਰੋਂਗ ਹੋ ਜਾਂਦੀ ਹੈ ਜਦ ਨੈਤਿਕਤਾ ਦਾ ਸਰੇ ਬਾਜ਼ਾਰ ਘਾਣ ਹੋਣ ਲੱਗ ਜਾਂਦਾ ਹੈ ਤਾਂ ਇਹ ਜਿਹੇ ਹਾਲਾਤ ਪੈਦਾ ਹੋਣੇ ਸੁਭਾਵਕ ਨੇ ਉਹ ਤਾਂ ਕਹਿੰਦਾ ਨਾ ਆਪਣਾ ਨੂੰ ਨਾ ਫੌਜ ਲੜਾਉਣ ਉਹ ਕਿਹੜਾ ਫੌਜ ਉਹਦੀ ਹੋਈ ਹੈ ਸਾਰੀ ਉਹ ਜੇ ਹੋਰ ਪੈਦਾ ਹੋ ਜਾਂਦੇ ਨੇ ਜਦ ਦੇਵਤਿਆਂ ਨੂੰ ਹੰਕਾਰ ਹੁੰਦਾ ਹੈ ਰਾਖਸ਼ ਪੈਦਾ ਹੋ ਜਾਂਦੇ ਨੇ ਰਾਖਸ਼ਾਂ ਨੂੰ ਹੰਕਾਰ ਪੈਦਾ ਹੁੰਦਾ ਫਿਰ ਉਹ ਆਪ ਕਿਸੇ ਫਿਰ ਆਪ ਪ੍ਰਗਟ ਹੋ ਜਾਂਦਾ ਖਾਲਸਾ ਪ੍ਰਗਟਿਓ ਪਰਮਾਤਮਾ ਕੇ ਬੋਲ ਆਪ ਤੁਹਾਨੂੰ ਸਮਝਾ ਦਿੰਦਾ ਆਪ ਨਹੀਂ ਉਹ ਲੜਦਾ ਆਪ ਤਾਂ ਸਮਝਾਉਂਦਾ ਹੀ ਹੈ ਦੋਹਾਂ ਨੂੰ ਥੋੜੇ ਕੌਣ ਠੀਕ ਹੈ ਕੌਣ ਗਲਤ ਹੈ ਜਿਹੜਾ ਪਬਲਿਕ ਨੂੰ ਭਲੇਖਾ ਪਾਇਆ ਜਾਂਦਾ ਵੀ ਇਹ ਗਲਤ ਨੇ ਉਹ ਕਹਿੰਦਾ ਉਹ ਗਲਤ ਨੇ ਪਬਲਿਕ ਦਾ ਭਲੇਖਾ ਦੂਰ ਹੋ ਜਾਂਦਾ ਕੌਣ ਗਲਤ ਹੈ ਕੌਣ ਠੀਕ ਹੈ ਸਿਰਫ ਉਹਨਾਂ ਨੇ ਤਾਂ ਨਾ ਆਪ ਕਰਨਾ ਨਾ ਉਹਨੂੰ ਰਾਜ ਦੀ ਲੋੜ ਹੈ ਸਿਰਫ ਪਬਲਿਕ ਦਾ ਭਲੇਖਾ ਦੂਰ ਹੋਣਾ ਕਿ ਕੌਣ ਇਹਨਾਂ 'ਚ ਠੀਕ ਹੈ ਕੌਣ ਗਲਤ ਹੈ ਦੂਆ ਦੂਏ ਨੂੰ ਗਲਤ ਕਹਿ ਰਿਹਾ ਦੂਆ ਦੂਏ ਨੂੰ ਗਲਤ ਕਹਿ ਰਿਹਾ ਮਰਾ ਪਬਲਿਕ ਨੂੰ ਰਹੇ ਨੇ ਦੋਏ ਉਹ ਵੀ ਖਰੀਦ ਕੇ ਬੰਦੇ ਲਿਆ ਰਹੇ ਨੇ ਉਹ ਵੀ ਖਰੀਦ ਕੇ ਲਿਆ ਰਹੇ ਨੇ ਕੋਈ ਉਹਦੀ ਮਦਦ ਕਰ ਰਿਹਾ ਕੋਈ ਉਹਦੀ ਕਰ ਰਿਹਾ ਆਪਣਾ ਆਪਣਾ ਇੰਟਰਸਟ ਹੈ ਧਰਮ ਨੂੰ ਸ਼ਾਂਤੀ ਇਸ ਗੱਲ ਦੀ ਹੈ ਕਿ ਧਰਮ ਦੀਆਂ ਰਾਈਟ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਧਰਮ ਦੇ ਵਿੱਚ ਰਾਈਟ ਗੱਲਾਂ ਸੀਆਂ ਉਹਨੂੰ ਨਜ਼ਰ ਅੰਦਾਜ਼ ਕਰਤਾ ਫਿਰ ਉਹ ਬਰਦਾਸ਼ਤ ਨਹੀਂ ਕਰ ਸਕਦਾ ਧਰਮ ਇਸਲਾਮ ਤੋਂ ਬਹੁਤ ਵਿਰੋਧੀ ਨੇ ਸੇ ਸਾਰੇ ਵਿਰੋਧੀ ਨੇ ਪਰ ਇੱਕ ਪੁਆਇੰਟ ਤੇ ਦੋ ਇਕੱਠੇ ਵੀ ਨੇ ਜੋ ਕੁਝ ਇਹ ਬੋਲ ਰਹੇ ਨੇ ਟੀਵੀ ਵਾਲੇ ਉੱਥੇ ਆ ਕੇ ਦੋਏ ਇਕੱਠੇ ਨੇ ਜੋ ਅਸ਼ਲੀਲਤਾ ਦਾ ਪ੍ਰਚਾਰ ਕਰ ਰਹੇ ਨੇ ਪਰੋਸ ਰਹੇ ਨੇ ਸੰਸਾਰ ਨੂੰ ਟੀਵੀ ਵਾਲੇ ਟੀਵੀ ਵਾਲੇ ਇਹ ਸਰਵੇ ਵਾਲੇ ਉਹ ਤੇ ਇਹ ਵੀ ਔਖੇ ਨੇ ਉਹ ਵੀ ਔਖੇ ਨੇ ਧਰਮ ਆਪਸ ਵਿੱਚ ਵਿਰੋਧੀ ਨੂੰ ਉਹ ਦੋਏ ਖਿਲਾਫ ਨੇ ਪਿੱਛੇ ਆਰਐਸਐਸ ਸਾਰੇ ਨੇ ਕੁੱਟੀਆਂ ਕੁੜੀਆਂ ਉਹ ਵੀ ਕੁੱਟਦੇ ਨੇ ਇਹ ਵੀ ਕੁੱਟਦੇ ਨੇ ਆਪਸ ਵਿੱਚ ਵਿਰੋਧੀ ਨੇ ਪਰ ਇੱਥੇ ਆ ਕੇ ਦੋ ਇੱਕ ਕਿਉਂਕਿ ਦੋਏ ਧਰਮ ਨੇ ਨਾ ਉਹ ਵੀ ਧਰਮ ਹੈ ਉਹ ਵੀ ਧਰਮ ਧਰਮਾਂ ਨੂੰ ਕੌਮਨ ਮਿਨੀਮਮ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਜਿਵੇਂ ਇਹ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਂਦੇ ਨੇ ਧਰਮਾਂ ਨੂੰ ਇਸ ਤਰੀਕੇ ਨਾਲ ਨਹੀਂ ਲੜਨਾ ਚਾਹੀਦਾ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਸਧਾਰਨ ਤਰੀਕੇ ਨਾਲ ਪ੍ਰਚਾਰ ਦੇ ਤਰੀਕੇ ਨਾਲ ਲੜਨਾ ਚਾਹੀਦਾ ਹਥਿਆਰਾਂ ਨਾਲ ਲੜਨ ਦੀ ਲੋੜ ਨਹੀਂ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਪਬਲਿਕ ਨੂੰ ਸਮਝਾਉਣ ਦੀ ਲੋੜ ਹੈ ਖੂਨ ਖਰਾਬੇ ਦੀ ਲੋੜ ਨਹੀਂ ਹੈ ਧਰਮ ਵੀ ਤਾਂ ਮਿਨੀਮਮ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਸਕਦੇ ਨੇ ਜਿਹੜੀਆਂ ਗੱਲਾਂ ਦੇ ਮਤਭੇਦ ਆ ਉਹ ਛੱਡ ਦੇਣ ਜਿਹਨਾਂ ਗੱਲਾਂ ਦੇ ਸਹਿਮਤ ਆ ਉੱਥੇ ਆ ਜਾਣ ਜਿਨ੍ਹਾਂ ਤੇ ਮਤਭੇਦ ਨੇ ਦੇਖ ਲਓ ਵੀ ਮਤਭੇਦ ਜੇ ਕੌਣ ਗਲਤ ਹੈ ਉੱਥੇ ਕੌਣ ਠੀਕ ਹੈ ਇਹ ਕਾਮਨ ਮਿਨੀਮਮ ਪ੍ਰੋਗਰਾਮ ਧਰਮ ਦਾ ਜਿੰਨਾ ਚਿਰ ਨਹੀਂ ਬਣਦਾ ਉਹਨਾਂ ਚਿਰ ਇਹ ਅੱਤਵਾਦ ਦਾ ਸੋਲੂਸ਼ਨ ਨਹੀਂ ਹੋਣਾ ਇਹਦਾ ਹੱਲ ਨਹੀਂ ਹੋ ਸਕਦਾ ਸ਼ਾਇਦ ਇਹ ਗੱਲ ਲੱਗਦਾ ਸਾਨੂੰ ਇਹ ਆ ਵੀ ਧਰਮ ਸਾਰੇ ਇੱਕੋ ਗੱਲ ਕਰਦੇ ਨੇ ਧਰਮ ਇੱਕੋ ਗੱਲ ਕਰਦੇ ਨੇ ਧਰਮ ਇੱਕੋ ਗੱਲ ਕਰਦੇ ਲੱਗਦੇ ਨੇ ਕਿਤੋਂ ਕਿਤੋਂ ਜਿੱਥੋਂ ਕਿਉਂਕਿ ਆਖਰ ਆ ਕੇ ਤਾਂ ਪੂਰੀ ਬੁੱਧੀ ਦੇ ਗੱਲ ਮੁਕੜੀ ਨਾ ਗੁਰਮਤ ਤੋਂ ਬਿਨੋ ਸਾਰੇ ਧਰਮ ਵਿਦਵਾਨਾਂ ਦੇ ਬਣਾਏ ਹੋਏ ਨੇ ਚਾਹੇ ਇਸਲਾਮ ਵੀ ਹੈ ਇਸਲਾਮ ਵਾਲੇ ਜੋ ਮਰਜ਼ੀ ਬਣਨ ਜੋ ਮਰਜ਼ੀ ਕਹੀ ਜਾਣ ਉਹਨਾਂ ਨੂੰ ਇਹ ਕੱਟਣ ਵਾਲੀ ਗੱਲ ਛੱਡਣੀ ਪਊਗੀ ਕਿ ਇਸਲਾਮ ਤੋਂ ਉੱਤੇ ਕੁਝ ਨਹੀਂ ਹੈ ਸਿੱਖਾਂ ਨੂੰ ਇਹ ਗੱਲ ਛੱਡਣੀ ਪਊਗੀ ਕਿ ਨਾਨਕ ਗੁਰੂ ਹੈ ਵਿਚਾਰਧਾਰਾ ਗੱਲ ਆਦਮੀ ਨੂੰ ਛੱਡ ਦਿਓ ਪਿੱਛੇ ਧਰਮ ਕਿਹਨੇ ਬਣਾਇਆ ਕਿਹਨੇ ਨਾ ਬਣਾਇਆ ਵਿਚਾਰਧਾਰਾ ਨੂੰ ਲੈ ਕੇ ਟੈਲੀ ਕਰੋ ਕਿਹੜੇ ਆਦਮੀ ਨੇ ਕੀ ਗੱਲ ਕਹੀ ਹੈ ਕਿਹੜੇ ਨੇ ਕੀ ਕਹੀ ਹੈ ਸਾਰਿਆਂ ਨੂੰ ਵਧੀਆ ਗੱਲ ਕਿਹੜੀ ਹੈ ਉਹ ਵਧੀਆ ਨੂੰ ਬਣਾ ਲਓ ਕੱਲ ਖਤਮ ਹੋਇਆ ਇਹ ਸਾਰੇ ਜਿਹੜੇ ਨੇ ਨਾ ਇੱਕੋ ਹੀ ਦਰਖਤ ਹੈ ਕਾਰਨ ਵੱਖਰੇ ਨਹੀਂ ਤਨ ਸਾਰੀ ਵਰਡ ਦਾ ਇੱਕ ਉਹ ਸਾਰੇ ਧਰਮ ਇੱਕ ਨੇ ਜਿਹੜੇ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨੇ ਜਿਹੜੇ ਕਹਿੰਦੇ ਨੇ ਪਰਮਾਤਮਾ ਜਾਂ ਰੱਬ ਖੁਦਾ ਜੋ ਵੀ ਨੋ ਮਰਜ਼ੀ ਰੱਖ ਲੈਣ ਰਾਮ ਅੱਲਾ ਜੋ ਮਰਜ਼ੀ ਰੱਖ ਲੈਣ ਇੱਕ ਹੈ ਜਮਦਾਨੀ ਮਰਦਾਨੀ ਅੱਖਾਂ ਨੂੰ ਦੀਦਾ ਨਹੀਂ ਇਹ ਜਿਹੜੀ ਗੱਲ ਸਾਰੇ ਮੰਨਦੇ ਨੇ ਨਾ ਪਵਨ ਇਹ ਸਾਰੇ ਉਹ ਧਰਮ ਇੱਕ ਜੜ ਹੈ ਇਹਨਾਂ ਦੀ ਜੜ ਇੱਕ ਹੈ ਜਿੱਤੇ ਜੜ ਇੱਕ ਹੈ ਦਰਖਤ ਇੱਕ ਹੈ ਅੱਗੇ ਜਾ ਕੇ ਤਾਂ ਟਾਣੇ ਹੀ ਨੇ ਨਾ ਅੱਗੇ ਜਾ ਕੇ ਤਾਂ ਟਾਣੇ ਹੀ ਨੇ ਜੜ ਤਾਂ ਇੱਕ ਹੈ ਸਾਰਿਆਂ ਦੀ ਜਿਹੜੇ ਦਰਖਤ ਦੀ ਜੜ ਇੱਕ ਹੁੰਦੀ ਹੈ ਉਹ ਦਰਖਤ ਇੱਕ ਹੁੰਦਾ ਉੱਤੇ ਜਾ ਕੇ ਟਾਣੇ ਫੁੱਟ ਕੇ ਵੱਖਰੇ ਵੱਖਰੇ ਟਾਣੇ ਕਿਉਂ ਫੁੱਟੇ ਨੇ ਸੱਚ ਤੋਂ ਦਿਸ਼ਾਹੀਨ ਹੋ ਗਏ ਸਿੱਧੇ ਦੀ ਵਿਆਹ ਟੇਡੇ ਚਲੇ ਗਏ ਜਿੰਨਾ ਦਰਖਤ ਸਿੱਧਾ ਜਾਂਦਾ ਉਹਨਾਂ ਉੱਚਾ ਚਲਾ ਜਾਂਦਾ ਪਰ ਜਿਹੜੀ ਦੀ ਟਾਣੀ ਹੁੰਦੀ ਹੈ ਨਾ ਸਾਰੇ ਉੱਤੇ ਉਹ ਸਾਰੇ ਟਾਣੇ ਨੂੰ ਕਮਜ਼ੋਰ ਹੁੰਦੀ ਹੈ ਸਾਰੇ ਟਾਣੇ ਨੂੰ ਪਤਲੀ ਹੁੰਦੀ ਹੈ ਉੱਚੀ ਭਾਵੇਂ ਹੁੰਦੀ ਹੈ ਸਾਰਿਆਂ ਨੂੰ ਉੱਚੀ ਗੁਰਮਤ ਹੈ ਇੰਨੇ ਜਿਹੜੇ ਆਦਮੀ ਘੱਟ ਹੁੰਦੇ ਨੇ ਉੱਚੀ ਏਰੀ ਹੁੰਦੀ ਹੈ ਕਿ ਟਾਣੇ ਸਾਈਡਾਂ ਨੂੰ ਫਟੀ ਜਾਂਦੇ ਨੇ ਨਾ ਇੰਨੀ ਬੁੱਧੀ ਵਾਲੇ ਲੋਕ ਘੱਟ ਹੁੰਦੇ ਨੇ ਇਹਨੂੰ ਪੂਰੀ ਬੁੱਧੀ ਵਾਲੇ ਹੀ ਸਮਝਦੇ ਨੇ ਘੱਟ ਬੁੱਧੀ ਵਾਲੇ ਥੋੜੀ ਚੜ ਕੇ ਫਿਰ ਟਾਣੇ ਵੱਲ ਨੂੰ ਹੋ ਜਾਂਦੇ ਨੇ